ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਜਿਹੜਿਆ ਕਰਮ ਫਲਸਫੇ ਨੂੰ ਮੰਨਣ ਵਾਲੇ ਨੇ ਨਾ ਆਦਮੀ ਮਨਵਤੀਏ ਉਹਨਾਂ ਨੇ ਤੀਰਥ ਵਾਰ ਬਣਾਏ ਹੋਏ ਨੇ ਜਦ ਕਿ ਗੁਰਮੁਖਾਂ ਦਾ ਤੀਰਥ ਹੈ ਤੀਰਥ ਨਾ ਬਣ ਜਾਈਏ ਤੀਰਥ ਨਾਮ ਹੈ ਨਾਮ ਤੀਰਥ ਸਿਖਾਣੇ ਬਣੇ ਰੱਖਿਆ ਹੁਣ ਜਵਾਨੀ ਜਵਾਨੀ ਰੱਖਿਆ ਹੈ ਪ੍ਰੈਕਟੀਕਲ ਨਹੀਂ ਹੈ ਜੇ ਪ੍ਰੈਕਟੀਕਲ ਹੁੰਦਾ ਤਾਂ ਸਰੋਵਰ ਬਣਾਉਣ ਦੀ ਲੋੜ ਨਹੀਂ ਸੀ ਇਥੋਂ ਭਲੇਖਾ ਪੈਂਦਾ ਔਰ ਇਹ ਕਹਿੰਦੇ ਵੀ ਨਹੀਂ ਖੁੱਲ ਗਏ ਵੀ ਤੀਰਥ ਨਹੀਂ ਹਨ ਇਹ ਖੁੱਲ ਗਏ ਪ੍ਰਚਾਰ ਕਰਦੇ ਚੁੱਪ ਕਰਕੇ ਜੇ ਸੰਗਤ ਜਾ ਕੇ ਕਹਿੰਦੀ ਹੈ ਬੇੜੀ ਥੱਲੇ ਨਾ ਹੁੰਦੀ ਹੈ ਵੀ ਤੇ ਦੁੱਖ ਭਜਣੀ ਮੇਰੀ ਦੁੱਖ ਦੂਰ ਹੁੰਦੇ ਨੇ ਉਹ ਇਹ ਕਹਿੰਦੇ ਨਹੀਂ ਵੀ ਇਹ ਗੱਲ ਗਲਤ ਹੈ ਗੁਰਮਤਿ ਦੇ ਖਿਲਾਫ ਇਹਨਾਂ ਦਾ ਨਾਂ ਕਹਿਣਾ ਹੀ ਗੁਰਮਤਿ ਦੇ ਖਿਲਾਫ ਹੁੰਦਾ ਇਹਨਾਂ ਨੇ ਯਾਨੀ ਚੁੱਪ ਕਰਨਾ ਹੀ ਸਹਿਮਤੀ ਹੈ ਉਹਨਾਂ ਦੀ ਗੱਲ ਚੁੱਪ ਕਰਕੇ ਸਹਿਮਤੀ ਦਿੱਤੀ ਹੋਈ ਹੈ ਮਨਵਤ ਨੂੰ ਇਹਨਾਂ ਨੇ ਪ੍ਰਚਾਰ ਵੀ ਕਰਦੇ ਨੇ ਕੁੱਲ ਭਾਵ ਦਾ ਸਾਰੇ ਟੀਕੇ ਵਿੱਚ ਲਿਖਿਆ ਹੋਇਆ ਅਸਲ ਕੁੱਲ ਮਿਲਾ ਕੇ ਗੁਰਮਤ ਸਿੱਖ ਮਤ ਜਿਹੜੀ ਸੀ ਅੱਜ ਹਿੰਦੂ ਮਤ ਹੈ ਸਿਰਫ ਭੇਗ ਭੇਗ ਕਰਕੇ ਅਸੀਂ ਆਡਾ ਬਣਿਆ ਬਣਵਾ ਹੋਰ ਕੁਝ ਨਹੀਂ ਹੁਣ ਜਿਹੜੇ ਤੀਰਥ ਸੀ ਤਪ ਉੱਥੇ ਕਰਦੇ ਸੀ ਲੋਕ ਸਾਡੇ ਵੀ ਜਾ ਕੇ ਉੱਥੇ ਮਾਲਾ ਫੇਰਦੇ ਨੇ ਘੁੱਟ ਕੇ ਪਏ ਨੇ ਉਹਦੇ ਬਾੜ ਕਰਦੇ ਨੇ ਜਾ ਕੇ ਦੇਖਿਆ ਜੇ ਉਹ ਆੜ ਗੱਲ ਕਰਦੇ ਉੱਥੇ ਬਾੜ ਕਰਦੇ ਤੇ ਕੀ ਹੋ ਜੂ ਕੋਈ ਘਰ ਘਰੇ ਤੇ ਕਿਉਂ ਨਹੀਂ ਹੁੰਦਾ ਹੋ ਗਿਆ ਨਾ ਭਲੇਖਾ ਇਹ ਭਲੇਖਾ ਵੀ ਇੱਥੇ ਬਾੜ ਕਰੇ ਦਾ ਫੜ ਜ਼ਿਆਦਾ ਘਰ ਘਰੇ ਦਾ ਹੈ ਤੇ ਭਲੇਖਾ ਵਾਦਾ ਹੋ ਗਿਆ ਨਹੀਂ ਜਿਹੜੇ ਸ਼ੰਕੇ ਨੇ ਉਹ ਨਿਵਾਰਣ ਕਿਨੇ ਕਰਨੇ ਸੀ ਕਰਨ ਦਾ ਉੱਥੇ ਹਰਜ ਨਹੀਂ ਕੋਈ ਕਰੀ ਜਾਓ ਪਰ ਭਲੇਖਾ ਕੱਢਣਾ ਚਾਹੀਦਾ ਇਸ ਭਲੇਖੇ 'ਚ ਪਾਠ ਨਾ ਕਰਿਓ ਇੱਥੇ ਕੋਈ ਜ਼ਿਆਦਾ ਫਲ ਹੈ ਉੱਥੇ ਰਹਿਣ ਵਾਲਿਆਂ ਦੇ ਉੱਤੇ ਕੀ ਅਸਰ ਹੈ ਹਰ ਵਕਤ ਜਿਹੜੇ ਰਹਿੰਦੇ ਨੇ ਇਹੀ ਦੇਖ ਲਓ ਤੀਰਥਾਂ ਤੇ ਰਹਿਣ ਵਾਲੇ ਲੋਕ ਆਮ ਤੌਰ ਤੇ ਸੱਚ ਤੋਂ ਬਹੁਤ ਦੂਰ ਹੁੰਦੇ ਚਲੇ ਜਾਂਦੇ ਨੇ ਮਾਇਆ ਮਤ ਮਾਰ ਦੂੰਗੀ ਇਹ ਚੜਾਵਾ ਮਤ ਮਾਰ ਮਾਇਆ ਬਹੁਤ ਵੱਡੀ ਸ਼ਕਤੀ ਹੈ ਕਬੀਰ ਆਡੀ ਪਰਬਲ ਮਾਇਆ ਮਾਇਆ ਨੂੰ ਪਰਬਲ ਕਹਿੰਦਾ ਸਾਰੇ ਬਕਾਰਾਂ ਨੂੰ ਪਰਬਲ ਹੈ ਮਾਇਆ ਮਾਇਆ ਸਭ ਦੀ ਆਡੀ ਪਰਬਲ ਮਾਇਆ ਪਰਬਲ ਮਾਇਆ ਵੀ ਵਿਰੋਧੀ ਹੈ ਮੇਰੀ ਸੱਚ ਵੱਲ ਨਹੀਂ ਜਾਣ ਦਿੰਦੀ ਮਾਇਆ ਝੂਠ ਹੈ ਝੂਠਾ ਸੱਚਾ ਵੈਰ ਹੈ ਅਗਰ ਵੈਰ ਕਿਹਦਾ ਝੂਠ ਨਾ ਆਇਆ ਨਾ ਸੱਚ ਨਾਲ ਬੈਰ ਕੀਤਾ ਝੂਠਾ ਸੰਸਾਰ ਝੂਠਿਆਂ ਦਾ ਹੈ ਘਰ ਸਾਰਾ ਸੰਸਾਰ ਸੱਚ ਦਾ ਵਿਰੋਧੀ ਹੈ ਇਸ ਕਰਕੇ ਭਗਤ ਕੱਲਾ ਰਹਿ ਜਾਂਦਾ ਇਹ ਸੱਚ ਹੈ ਇਹ ਸੱਚ ਇਹ ਹੈ ਕਿ ਸੰਸਾਰ ਸਾਰਾ ਝੂਠਿਆਂ ਦਾ ਸੱਚ ਦਾ ਵਿਰੋਧੀ ਹੈ ਇਸ ਕਰਕੇ ਸੱਚ ਕੌੜਾ ਲੱਗਦਾ ਸਭ ਨੂੰ ਗੁਰਮੁਖਾਂ ਨੂੰ ਨਹੀਂ ਸੱਚ ਥੋੜਾ ਲੱਗਦਾ ਗੁਰਮੁਖ ਦਾ ਬਦਲਿਆ ਹੋਇਆ ਨਾ ਗੁਰਮੁਖ ਦਾ ਆ ਸੰਸਾਰ ਨਾਲ ਬਦਲਿਆ ਹੋਇਆ ਭਗਤਾਂ ਦੇ ਸਾਰੀਆਂ ਜੋੜ ਦੇਣਾ ਹੈ ਉਹ ਤਾਂ ਸੰਸਾਰ ਤੋਂ ਨਹੀਂ ਤਾਂ ਬੱਚੀ ਭਗਤ ਤੋਂ ਬਾਹਰ ਹੈ ਸੰਸਾਰ ਜਿਹੜਾ ਬਾਗ ਹੈ ਪੂਰਾ ਜੋ ਉਹਦਾ ਚੋਗਾ ਹੋਰ ਹੈ ਸੰਸਾਰ ਦਾ ਚੋਗਾ ਹੋਰ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਹਨ ਫਿਰ ਕੂੜ ਦਾ ਸੱਚ ਦਾ ਵਿਰੋਧੀ ਹੈ ਇਹ ਵਿਰੋਧੀ ਇਕਾ ਸੰਸਾਰ ਹੈ ਵਿਸ਼ਵ ਹੈ ਇੱਕ ਸੱਚਖੰਡ ਹੈ ਸੱਚਖੰਡ ਦੇ ਮੁਕਾਬਲੇ ਝੰਡਾ ਇਹਨਾਂ ਦਾ ਲੱਡਿਆ ਹੋਇਆ ਉਹੀ ਇੱਥੇ ਬੈਠੇ ਨੇ ਵੀ ਅਸੀਂ ਆਪਣੇ ਰਾਜ ਦੇ ਆਵਾਦੀ ਘਟਣ ਨਹੀਂ ਦੇਣੀ ਸੱਚ ਜਾਣ ਨਹੀਂ ਦੇਣਾ ਐਸਾ ਤੌਰ ਕੀ ਇਹ ਧਰਮ ਹੋਰ ਕੀ ਨੇ ਇਹ ਕੂੜ ਦੇ ਧਰਮ ਨੇ ਕਿ ਸੱਚਖੰਡ ਦੀ ਆਵਾਜ਼ ਅਸੀਂ ਆਪਣੀ ਆਬਾਦੀ ਘਟਣ ਨਹੀਂ ਦੇਣੀ ਆਪਣਾ ਬੰਦਾ ਇੱਥੇ ਦਾ ਸੱਚਖੰਡ ਨਹੀਂ ਜਾਣ ਲੈਣਾ ਇਹ ਧਰਮ ਤਾਂ ਚੱਲੇ ਹੋਏ ਪਰ ਪ੍ਰਬੋਧ ਦਾ ਨਾਟਕ ਪੜੋਗੇ ਜੋ ਸਮਝ ਆ ਜਾਂਦੀ ਹੈ ਜਦੋਂ ਰਾਜਾ ਕਹਿੰਦਾ ਨਾ ਮਹਾਮੋ ਵੀ ਬਹੁਤ ਅਨਰਥ ਹੋ ਗਿਆ ਨਾ ਆ ਕੇ ਸੁਈਆ ਦੱਸਦਾ ਨਾ ਰਾਜੇ ਨੂੰ ਮਹਾਮੋ ਨੂੰ ਵੀ ਬਹੁਤ ਅਨਰਥ ਹੋ ਗਿਆ ਕਹਿੰਦਾ ਕੀ ਕਹਿੰਦਾ ਗਿਆਨ ਪੈਦਾ ਹੋ ਰਿਹਾ ਸੰਸਾਰ ਗਿਆਨ ਆ ਰਿਹਾ ਗਿਆਨ ਪੈਦਾ ਹੋ ਰਿਹਾ ਲੋਕਾਂ ਨੇ ਉਹ ਗਿਆਨ ਸੁਣ ਕੇ ਬਾਗੀ ਹੋ ਜਾਣਾ ਆਪਾਂ ਤੋਂ ਸਾਰੇ ਤੋਂ ਆਪਣਾ ਰਾਜ ਚਲਾ ਜਾਣਾ ਸਾਰੇ ਬਕਾਰ ਉੱਥੇ ਬੈਠੇ ਸੀ ਦਰਬਾਰ 'ਚ ਸਾਰਿਆਂ ਦੇ ਦੰਦ ਜੁੜ ਕੇ ਵੀ ਕੀ ਕਹਿੰਦੇ ਇਹਦਾ ਕੀ ਇਲਾਜ ਹੈ ਕਹਿੰਦੇ ਉਹਦਾ ਕੋਈ ਇਲਾਜ ਨਹੀਂ ਕਿਉਂ ਜਾਂ ਸੂਰਜ ਚੜਦਾ ਉਹਨੂੰ ਤੇ ਅੱਖਾਂ ਵਿੱਚ ਜਾਂਦੀਆਂ ਨੇ ਉੱਲੂ ਦੇ ਸਾਰੇ ਬੈਠੇ ਫਿਰ ਉਹ ਦੰਬ ਨੂੰ ਬੁਲਾਉਂਦੇ ਨੇ ਕਹਿੰਦੇ ਆਜੋ ਦੰਬ ਨੂੰ ਲਿਆਓ ਬੁਲਾਉਂਦੇ ਦੰਬ ਦਾ ਉਹਦਾ ਡਰਾਉਤ ਕਰਦੇ ਉਹਨੂੰ ਗਿਆ ਵੀ ਭਾਈ ਦਾ ਰਾਜਾ ਸਰਦਾ ਕਹਿੰਦਾ ਮੈਨੂੰ ਮੇਰੀ ਕੀ ਲੋੜ ਪੈ ਗਈ ਰਾਜੇ ਮੈਨੂੰ ਤਾਂ ਅੱਜ ਤੱਕ ਪੁੱਛਿਆ ਹੀ ਨਹੀਂ ਕਿਸੇ ਨੇ ਕਹਿੰਦੇ ਭਾਈ ਅੱਜ ਤੇਰੀ ਲੋੜ ਜਿਹੜਾ ਅੱਜ ਕੰਮ ਹੈ ਉਹ ਤੇਤੇ ਬਣਾ ਨਹੀਂ ਹੋਣਾ ਛਾ ਐਡੀ ਲੋੜ ਹੈ ਮੈਨੂੰ ਡਰਾਉਤ ਕਰਦਾ ਹੀ ਆਉਂਦਾ ਖੜਾ ਹੋ ਕੇ ਕਹਿੰਦਾ ਵੀ ਮੇਰਾ ਮੈਨੂੰ ਤੁਸੀਂ ਯਾਦ ਕੀਤਾ ਮੇਰੇ ਬੜੇ ਧੰਨ ਭਾਗ ਰਹੇ ਆ ਉਹ ਚਲੋ ਉਹ ਤਾਂ ਦੱਸੋ ਕੀ ਹੁਕਮ ਹੈ ਉਹ ਕਹਿੰਦਾ ਐਜ ਕਰ ਤੀਰਥ ਤੇ ਚਲਾ ਜਾ ਤੀਰਥਾਂ ਦੇ ਗਿਆਨ ਦਾ ਪ੍ਰਚਾਰ ਹੋਣਾ ਗਿਆਨ ਪ੍ਰਗਟ ਹੋ ਰਿਹਾ ਤੂੰ ਤੀਰਥਾਂ ਤੇ ਜਾ ਕੇ ਐਸਾ ਮਤਲਬ ਹੈ ਪਖੰਡ ਪੈਦਾ ਕਰ ਕਿ ਲੋਕਾਂ ਨੂੰ ਉਲਝਾਵੇ ਸਾਰੇ ਤੀਰਥਾਂ ਤੀਰਥ ਬਣੇ ਹੀ ਤਾਂ ਸੀ ਤੀਰਥਾਂ ਤੇ ਗਿਆਨ ਦਾ ਪ੍ਰਚਾਰ ਨਾ ਹੋਵੇ ਸੱਚ ਦਾ ਪ੍ਰਚਾਰ ਨਾ ਹੋਵੇ ਪਖੰਡਵਾਦ ਸਾਰਾ ਤੀਰਥਾਂ ਤੇ ਬੈਠਾ ਇਹ ਤਾਂ ਪ੍ਰਭੋਚਨ ਦਾ ਨਾਟਕ ਵੀ ਬੰਦ ਹੈ ਜਿੰਨੇ ਤੁਹਾਡੇ ਨਵੇਂ ਤੀਰਥ ਬਣੇ ਨੇ ਬ੍ਰਹਮ ਗਿਆਨੀਆਂ ਨੇ ਕਦੇ ਕੋਈ ਤੀਰਥ ਨਹੀਂ ਬਣਾਇਆ ਜਾ ਕੇ ਪ੍ਰਚਾਰ ਕਰ ਦਿੰਦੇ ਤੇ ਤੀਰਥਾਂ ਤੇ ਗੁਰੂ ਨਾਨਕ ਤੀਰਥਾਂ ਤੇ ਚਲੇ ਭਾਵੇਂ ਗਏ ਪਰ ਨਵੇਂ ਤੀਰਥ ਨਾਨਕ ਨੇ ਨਹੀਂ ਬਣਾਏ ਆਪਣੇ ਗੁਰੂ ਘਰ ਨਹੀਂ ਬਣਾਏ ਬਾਝੂ ਨਹੀਂ ਬਣਾਏ ਕਿਸੇ ਨੇ ਉਹਨਾਂ ਲਈ ਦੀ ਸੰਗ ਜਾ ਕੇ ਪ੍ਰਚਾਰ ਕਰ ਦੋ ਤੁਸੀਂ ਸੱਚ ਦਾ ਤੁਹਾਨੂੰ ਨਵੇਂ ਬਣਾਉਣ ਦੀ ਕੀ ਲੋੜ ਹੈ ਨਵੇਂ ਬਣਾਏ ਤਾਂ ਉਹਨਾਂ ਵਰਗੇ ਆਪ ਹੋਗੇ ਕਰਪਸ਼ਨ ਹੋਗੀ ਕਰਪਸ਼ਨ ਹੋਊਗੀ ਉਹ ਜਿੱਥੇ ਮਾਇਆ ਹੋ ਗੁਰੂ ਘਰ 'ਚ ਵੀ ਕਰਪਸ਼ਨ ਦਸ ਪਾਸ਼ਾ ਵੇਲੇ ਨਹੀਂ ਦਸਵੰਦ ਵੇਲੇ ਜਿੱਥੇ ਮਾਇਆ ਹੋ ਕਰਪਸ਼ਨ ਹੋ ਕੋਈ ਰੋਕ ਨਹੀਂ ਸਕਦਾ ਇਹਨੂੰ ਆਡੀ ਪਰਬਲ ਮਾਇਆ ਇਹ ਜਿਹੜਾ ਦੰਬ ਹੈ ਪਖੰਡ ਹੈ ਕਾਦੇ ਵਾਸਤੇ ਵੀ ਸੰਸਾਰ ਜੋ ਕਿਸੇ ਨੂੰ ਛਾਣ ਨਹੀਂ ਦੇਣਾ ਕੌਣ ਹੈ ਫਿਰਨਾ ਬਾਜਾਂ ਤੇ ਸਿਕਦਾਰਾਂ ਤਿੰਨਾ ਪੜਿਆ ਨੋ ਗਿਆਨ ਪੜ ਲਿਆ ਥੋੜਾ ਜਿਹਾ ਫਾਹੀ ਲੱਗੀ ਜਾਤ ਫਾਇਆ ਫਾਹੀ ਲਾਈ ਹੋਈ ਹੈ ਭਰਮ ਜਾਲ ਲਾਇਆ ਹੋਇਆ ਸਾਰੇ ਆਦਮੀ ਨੂੰ ਫਸਾਈ ਜਾਂਦੇ ਨੇ ਕੌਣ ਹੈ ਰਾਧਾ ਸੁਆਮੀ ਹੋਏ ਨੰਕਾਰੀ ਹੋਏ ਜਿੰਨੇ ਵੀ ਨੇ ਸਭ ਆਪਣੇ ਆਪਣੇ ਜਾਲ 'ਚ ਫਸਾ ਕੇ ਸੱਚ ਵੱਲ ਕੇ ਨੂੰ ਨਹੀਂ ਨੇ ਸੱਚ ਤੋਂ ਰੁਕ ਅਕਾਲੀ ਵੀ ਇਹ ਕੰਮ ਕਰਦੇ ਨੇ ਬਰਦਾਸ਼ਤ ਅਕਾਲੀਆਂ ਨੂੰ ਨਹੀਂ ਹੈ ਗਿਆਨ ਜਿਹੜੇ ਆਪਣੇ ਆਪ ਨੂੰ ਕੁਝ ਵੀ ਕਹੋਦੇ ਹੁਣ ਬਰਦਾਸ਼ਤ ਕਿਸੇ ਬਿਰਲੇ ਨੂੰ ਹੋਊਗਾ ਗਿਆਨ ਜਿਹਨੇ ਸੰਸਾਰ ਤੋਂ ਬੱਚੀ ਆਪਣੀ ਬਾਹਰ ਕਰਨੀ ਹੈ ਇਕੱਲੇ ਨੇ ਉਹਨੂੰ ਬਰਦਾਸ਼ਤ ਹੈ ਬਰਨ ਬਰਦਾਸ਼ਤ ਨਹੀਂ ਕਿਸੇ ਸੁਣ ਲੈਣਗੇ ਮੰਨਣਾ ਕੋ ਮੰਨੂ ਕੋਣ ਸੁਣਨ ਨੂੰ ਤਾਂ ਗਾਲਾਂ ਵੀ ਸੁਣ ਲੈਂਦਾ ਗਰੀਬ ਆਦਮੀ ਜਦੋਂ ਬਸ ਨਹੀਂ ਚੱਲਦਾ ਪਰ ਉਹ ਮੰਨਦਾ ਤਾਂ ਨਹੀਂ ਵੀ ਗਾਲਾਂ ਜਾਇਜ਼ ਨੇ ਅੰਦਰੋਂ ਤਾਂ ਬੁਰਾ ਬੰਦਾ ਗੁਰਬਾਣੀ ਬਲਾ ਬੁਰਾ ਭਲਾ ਹੀ ਕਹਿੰਦੀ ਹੈ ਬੁਰਾ ਹੀ ਕਹਿੰਦੀ ਹੈ ਨਾ ਮਨਮੁਖ ਨੂੰ ਨਿਗੁਰੇ ਕਾ ਹੈ ਨਾ ਬੁਰਾ ਨਿਗੁਰੇ ਦਾ ਕਹਿੰਦਾ ਨਾ ਰਹਿਣਾ ਬੁਰਾ ਨਿਗੁਰਾ ਦਾ ਲਫ਼ਜ਼ ਹੈ ਬੁਰਾ ਨਿਗੁਰਾ ਦਾ ਬੁਰਾ ਹੈ ਦਾ ਸ਼ਬਦ ਹੈ ਬੁਰਾ ਨਿਗੁਰਾ ਦਾ ਸ਼ਬਦ ਸੁਣਨਾ ਹੀ ਬੁਰਾ ਇਹ ਗੁਰਬਾਣੀ ਇਹ ਗੱਲ ਕਹਿੰਦੀ ਹੈ ਅਸੀਂ ਕਹਿੰਦੇ ਅਸੀਂ ਗੁਰੂ ਵਾਲੇ ਗੁਰੂ ਵਾਲੇ ਉਹ ਹੈ ਜਿਹੜਾ ਬਾਣੀ ਨੂੰ ਮੰਨੇ ਗੁਰੂ ਦਾ ਦੱਸੋ ਕੀ ਲਿਆ ਫਿਰ ਤੁਸੀਂ ਜੇ ਗੁਰੂ ਦੇ ਸਿੱਖੋ ਤਾਂ ਦੱਸੋ ਸਿੱਖੀ ਕੀ ਹੈ ਜਿਹੜਾ ਸਿੱਖੀ ਕੀ ਹੈ ਜਿਹੜਾ ਜਵਾਬ ਨਹੀਂ ਜਿਹਦੇ ਕੋਲ ਸਿੱਖ ਨਹੀਂ ਹੈ ਜਿਹੜਾ ਕਹਿੰਦਾ ਪੜਿਆ ਹੋਇਆ ਉਹ ਕੋਈ ਲੈਟਰ ਆ ਗਿਆ ਚਿੱਠੀ ਉਹ ਆ ਕਹਿੰਦਾ ਪੜ ਕੇ ਸੁਣਾਵੇ ਮੈਨੂੰ ਸਮਝਾ ਜੇ ਸਿੱਖਾ ਉਹਨੂੰ ਦੱਸ ਦੇ ਕੋਈ ਸ਼ਬਦ ਹੈ ਚਲੋ ਵੀ ਇਹਦਾ ਅਰਥ ਕਰ ਮੇਰੇ ਕੋਲ ਬੈਠ ਕੇ ਜੇ ਤਾਂ ਅਰਥ ਕਰਤਾ ਤਾਂ ਤਾਂ ਸਿੱਖ ਹੈ ਜੇ ਅਰਥ ਨਹੀਂ ਆਉਂਦਾ ਕਹ ਸਿੱਖਾ ਲਿਓ ਕਿਹੜੀ ਗੱਲ ਦਾ ਸਿੱਖ ਹੈ ਸਿੱਖਿਆ ਹੀ ਕੁਝ ਨਹੀਂ ਸਿੱਖਿਆ ਦਾ ਹੈ ਨਹੀਂ ਕੁਝ ਸਿੱਖ ਕਿਥੋਂ ਹੋ ਗਿਆ ਇਸ ਕਰਕੇ ਤੀਰਥ ਕਿਉਂ ਬਣਾਏ ਤੀਰਥ ਨਕਲ ਕੀਤੀ ਉਹਨਾਂ ਨੇ ਤੀਰਥ ਤੇ ਕੀ ਕਰੇ ਤਪ ਜਿਨ੍ਹਾਂ ਦੇ ਤੀਰਥ ਬਾਹਰ ਨੇ ਤਪ ਉਹਨਾਂ ਨਾਲ ਹੈ ਸਾਡਾ ਤੀਰਥ ਬਾਹਰ ਹੈ ਨਹੀਂ ਸਾਡਾ ਤਪ ਹੈ ਨਹੀਂ ਸਾਡਾ ਜੇ ਤਪ ਹੈ ਉਹ ਵੀ ਅੰਦਰ ਹੈ ਜੇ ਤੀਰਥ ਉਹ ਵੀ ਅੰਦਰ ਹੈ ਤੀਰਥ ਦੇ ਕੰਢੇ ਤੇ ਹੀ ਤਪ ਹੁੰਦਾ ਤੀਰਥ ਨਹੀਂ ਬਾਹਰ ਸਾਡਾ ਤਾਂ ਬਾਹਰ ਤਪ ਕਿੱਥੇ ਹੋ ਜੂਗਾ ਤਪ ਬਾਹਰ ਕਿੱਥੇ ਹੋ ਜੂ ਜਿੱਥੇ ਤੀਰ ਦਾ ਉਹਦੇ ਕੰਢੇ ਦੇ ਤਾਂ ਹੋਊਗਾ ਤੇ ਮਨ ਮੰਦਰ ਹੈ ਇਹਦੇ ਵਿੱਚ ਤਾਂ ਕਰੋ ਜਾ ਕੇ ਜੇ ਕਰਨਾ ਅੰਤਰਮੁਖੀ ਜਦ ਹੁੰਦਾ ਮਨ ਅੰਤਰਮੁਖੀ ਮਨ ਨੂੰ ਅੰਤਰਮੁਖੀ ਹੀ ਰੱਖਣਾ ਬਾਹਰ ਜਾਣ ਨਾ ਦੇਣਾ ਜਿਵੇਂ ਕੋ ਹਵਾਲਾ ਚ ਬੰਦਰ ਮੂਹਰੇ ਖੜੇ ਸੰਤਰੀ ਝੱਕ ਲਵਣਾ ਦੇਣਾ ਮਨ ਨੂੰ ਬਾਹਰ ਇਹ ਉਹਦੇ ਤੇ ਜਦ ਪਹਿਰਾ ਤਾਪੇ ਕੋ ਕਠਣ ਕਮ ਹੈ ਤਾਪ ਦਾ ਮਤਲਬ ਹੈ ਜ਼ਬਰਦਸਤੀ ਕਰਨੀ ਤਾਪ 'ਚ ਜ਼ਬਰਦਸਤੀ ਕੀਤੀ ਜਾਂਦੀ ਹੈ ਦੇਖਾ ਧੂਣੀਆਂ ਤਾਪਦੇ ਨੇ ਸਰੀਰ ਦਾ ਨਹੀਂ ਚਾਹਦਾ ਠੰਡੇ ਪਾਣੀ ਪਾਉਂਦੇ ਸਰੀਰ ਤਾਂ ਨਹੀਂ ਚਾਹਦਾ ਖੜੇ ਰਹਿੰਦੇ ਨੇ ਸਰੀਰ ਦਾ ਜਵਾਬ ਦਿੰਦਾ ਇਹ ਸਰੀਰ ਨਾਲ ਸਾਡਾ ਤਾਂ ਮਨ ਨਾਲ ਸੰਬੰਧ ਹੈ ਮਨ ਨਹੀਂ ਚਾਹਦਾ ਜਿਹੜਾ ਕੰਮ ਉਹਦੇ ਉਹ ਕੰਮ ਕਰਾਉਣਾ ਮਨ ਜਿਹੜਾ ਕੰਮ ਚਾਹੁੰਦਾ ਉਧਰੋਂ ਰੋਕਣਾ ਜਿਵੇਂ ਨਿਆਣੇ ਨੂੰ ਆਪਾਂ ਰੋਕਦੇ ਨਿਆਣਾ ਖੇਡਣ ਜਾਂਦਾ ਸੀਗਾ ਨਿਬੜ ਤੇ ਉਹ ਪੂਰਾ ਧਿਆਨ ਨਾ ਰੱਖੀਏ ਜੇ ਬੈਠਾ ਵੀ ਰਹੇ ਖੇਡਣਾ ਕਰਨੀ ਧਿਆਨ ਖੇਡਣਾ ਕਰਨੀ ਹੋਵੇ ਬੈਠੇ ਦਾ ਕੀ ਫਾਇਦਾ ਤਾਂ ਉਹ ਖੇਡੇ ਲੈਣ ਦੇਵੇ ਬਈ ਤਾਕੀ ਤੇ ਦੇਖ ਰਿਹਾ ਬਾਹਰ ਖੇਡਦਿਆਂ ਨੂੰ ਬੈਠ ਗਿਆ ਪੜਦਾ ਹੈ ਨਹੀਂ ਬਾਹਰ ਤੁਸੀਂ ਜਾਣ ਨਹੀਂ ਦਿੰਦੇ ਇਹ ਜੇ ਦਾ ਕੀ ਫਿਰ ਇਹ ਦਮ ਦਾ ਫਿਰ ਕੋਈ ਆਖੀ ਤਾਂ ਵਿੱਚੇ ਨਾਕ ਪਕੜੇ ਠੱਗਣ ਕੋ ਸੰਸਾਰ ਹੈ ਉਹ ਤਾਂ ਹੈ ਪੜਿਆ ਤਾਂ ਹੈ ਨਾ ਨਾ ਹੋ ਬਿਨ ਗੁਣ ਕੀਤੇ ਭਗਤ ਨਾ ਹੋਏ ਜੇ ਗੁਣੇ ਨਹੀਂ ਥੋੜੇ ਜੇ ਕੋਈ ਪੈਦਾ ਜੇ ਭਗਤੀ ਨੇ ਗੁਣ ਨਹੀਂ ਕੀਤਾ ਜੇ ਨਾਮ ਨੇ ਕੋਈ ਗੁਣ ਨਹੀਂ ਦਿਖਾਇਆ ਆਪਣਾ ਸੁਭਾਅ ਨਹੀਂ ਬਦਲਿਆ ਨਾਮ ਨੇ ਭਗਤੀ ਨਹੀਂ ਹੋਈ ਦਵਾਈ ਖਾਦੀ ਬਿਮਾਰੀ ਨੂੰ ਅਸਰ ਨਹੀਂ ਹੋਇਆ ਹਮੇਲਾ ਮੇਰਾ ਗ੍ਰਾਮ ਥੱਲੇ ਨੂੰ ਨਹੀਂ ਆਇਆ ਇਹ ਟੈਂਪਰੇਚਰ 100 ਤੇ 101 ਹੋ ਗਈ ਪਤਾ ਪਾਓ ਇਹ ਸਾਰੇ ਤਪ ਜਿਹੜੇ ਨੇ ਨਾ ਸੰਸਾਰੀ ਉਹ 100 ਤੇ 101 ਹੋ ਜਾਂਦੀ ਹੈ ਟੈਂਪਰੇਚਰ ਆ ਦੇਖ ਲਓ ਕਿਵੇਂ ਹੁੰਦੀ ਹੈ ਉਹੀ ਗੱਲ ਹੈ ਤਪ ਦਇਆ ਦਤ ਦਾਨ ਇਹ ਜਿਹੜੇ ਤਪ ਨੇ ਨਾ ਬਾਹਰ ਤੀਰਥਾਂ ਦੇ ਉੱਤੇ ਤੀਰਥਾਂ ਦੇ ਇਸ਼ਨਾਨ ਆ ਤਪ ਦਇਆ ਆ ਜਿਹੜੀ ਦਇਆ ਸੰਸਾਰੀ ਦਇਆ ਦੇ ਥਰੂ ਦਿੱਤਾ ਹੋਇਆ ਦਾਨ ਇਹ ਤੋਂ ਪ੍ਰਾਪਤੀ ਕੀ ਹੁੰਦੀ ਹੈ ਜੇ ਕੋ ਪਾਵੇ ਤਿਲਕ ਥੋੜਾ ਬਹੁਤਾ ਉਹਨੂੰ ਹੰਕਾਰ ਪੈਦਾ ਹੋ ਜਾਂਦਾ ਕੈਸਾ ਮਾਨ ਕੈਸਾ ਮਾਨ ਸੰਸਾਰੀ ਇੱਜ਼ਤ ਮਿਲਦੀ ਹੈ ਮਾਨ ਹੁੰਦਾ ਸੰਸਾਰੀ ਇੱਜ਼ਤ ਸੰਸਾਰੀ ਇੱਜ਼ਤ ਮਿਲਦੀ ਸਾਰੇ ਹੰਕਾਰ 'ਚ ਬਦਲ ਜਾਂਦੀ ਸੰਸਾਰੀ ਇੱਜ਼ਤ ਮਿਲੀ ਹੰਕਾਰ 'ਚ ਬਦਲ ਕੈਸਾ ਮਾਨ ਸੱਚਖੰਡ ਦੀ ਨਿਗਾਹ ਦੇ ਸੰਸਾਰੀ ਮਾਨ ਔਰ ਅਭਿਮਾਨ 'ਚ ਕੋਈ ਫਰਕ ਨਹੀਂ ਕੈਸਾ ਮਾਨ ਕੈਸਾ ਅਭਿਮਾਨ ਦਾ ਮਤਲਬ ਕੀ ਹੈ ਸੱਚਖੰਡ ਦੀ ਸੰਸਾਰੀ ਮਾਨ ਔਰ ਅਭਿਮਾਨ ਕੋਈ ਲਫ਼ਜ਼ ਕੋਈ ਅਰਥ ਨਹੀਂ ਇੱਥੇ ਜਿਹੜਾ ਰਾਜਾ ਹੋ ਇੱਥੇ ਦਾ ਉਹਨੇ ਹੰਕਾਰੀ ਹੋਊਗਾ ਜਿਹੜਾ ਗੁਣ ਹੋ ਸੰਸਾਰੀ ਉਹਦਾ ਹੰਕਾਰ ਹੋਊਗਾ ਕੋਈ ਜਾਉ ਡੀਸੀ ਦੇ ਦਫ਼ਤਰ ਦੇ ਐਮਐਲਏ ਉਹਨੂੰ ਕੁਰਸੀ ਨਾ ਮਿਲੇ ਉਹਨੂੰ ਕੁਰਸੀ ਨਾ ਮਿਲੇ ਫਿਰ ਉਹਨੂੰ ਪੁੱਛਿਆ ਜਾਣੀ ਹੈ ਨਾ ਫਿਰ ਉਹਦੀ ਸ਼ਿਕਾਇਤ ਕਰੋ ਉਹਦੀ ਬਦਲੀ ਕਰਾਓ ਰੌਲਾ ਪੈ ਜੂ ਆਮ ਆਦਮੀ ਕੁਝ ਨਹੀਂ ਕਹਿੰਦਾ ਆਮ ਆਦਮੀ ਡਰਦਾ ਜਾਊਗਾ ਜੇ ਬਣਦੇ ਤਾਂ ਤਾਂ ਵੀ ਬਹੁਤ ਚੰਗਾ ਕਿਉਂਕਿ ਉਹਦੇ ਅੰਦਰ ਕੀ ਹੈ ਮਾਣ ਹੈ ਨਾ ਐਮਐਲਏ ਹੈ ਨਾ ਮਹਾਨ ਹੈ ਉਹਦੇ ਅੰਦਰ ਹੰਕਾਰ ਨੂੰ ਚੋਟ ਪਈ ਉਹਦੇ ਨੂੰ ਮੈਂ ਗਿਆ ਮੈਨੂੰ ਕੁਰਸੀ ਨਹੀਂ ਦਿੱਤੀ ਮੈਂ ਗਿਆ ਮੈਨੂੰ ਉਹਨੇ ਬੁਲਾਇਆ ਨਹੀਂ ਮੇਰੀ ਇੱਜ਼ਤ ਨਹੀਂ ਕੀਤੀ ਮਾਨ ਕੈਸਾ ਮਾਨ ਕੈਸਾ ਮਾਨ ਸੱਚਖੰਡ ਦੇ ਵਿੱਚ ਇਸ ਕਰਕੇ ਜਿਹੜੀਆਂ ਬੜਿਆਈਆਂ ਨੇ ਸੰਸਾਰ ਦੀਆਂ ਗੁਰਬਾਣੀ ਕਹਿੰਦੀ ਅੱਗੀ ਸੇਤੀ ਜਾਲ ਦੁਨੀਆ ਕੀਆਂ ਬੜਿਆਈਆਂ ਅੱਗੀ ਸੇਤੀ ਇਹ ਹੰਕਾਰ ਦਾ ਗਰਾਫ ਪੈਦਾ ਕਰ ਜੇ ਟੈਂਪਰੇਚਰ 100 ਸੀ ਤਾਂ 102 ਕਰਤੀ ਇਹਨੂੰ ਬਿਮਾਰੀ ਤਾਂ ਵੱਧ ਗਈ ਆ ਕੁਝ ਕਰ ਰਹੇ ਨੇ ਦਾਨ ਵੀ ਜਿਹੜਾ ਦਾਨ ਇਹ ਕਰਾਉਂਦੇ ਨੇ ਜਿਹੜੇ ਦਾਨ ਗੁਰਦੁਆਰੇ ਵਾਲੇ ਕਰਾਉਂਦੇ ਨੇ ਨਾ ਉਹ ਉਹਦੇ ਨਾਲ ਕੁਝ ਹੋ ਰਿਹਾ ਦਇਆ ਜਾਣੇ ਜੀ ਕੀ ਕੁਝ ਪੁੰਨ ਦਾਨ ਕਰੇ ਜੀ ਨੂੰ ਦਾਨ ਦੋ ਜੀ ਦੀ ਖੁਰਾਕੀ ਹੈ ਆਤਮਾ ਦੀ ਖੁਰਾਕ ਦਾ ਦਾਨ ਦੋ ਆਤਮਾ ਦੀ ਖੁਰਾਕ ਦਾ ਦਾਨ ਪ੍ਰਵਾਨ ਹੈ ਸਿੱਖਾਂ 'ਚ ਦੁਆ ਦਾਨ ਪ੍ਰਵਾਨ ਹੈ ਨਹੀਂ ਇੱਕ ਤਾਂ ਦੁਆ ਦਾਨ ਅਸੀਂ ਆਪਣਾ ਮੰਨ ਕੇ ਦਿੱਤਾ ਮੇਰਾ ਸਿੱਖ ਤਾਂ ਮੰਨੇ ਨਹੀਂ ਸਕਦਾ ਕੁਝ ਮੇਰਾ ਤਨ ਮਨ ਤਨ ਸਭ ਸੌਂਪੇ ਹੋਏ ਨਹੀਂ ਗੁਰੂ ਫਿਰ ਜੇ ਤਨ ਮਨ ਸਭ ਤਨ ਸੌਂਪਿਆ ਨਹੀਂ ਹੋਇਆ ਫਿਰ ਸਿੱਖ ਵੀ ਨਹੀਂ ਹੈ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ ਜਿਹੜਾ ਤਨ ਮਨ ਤਨ ਸੌਂਪਿਆ ਹੋਇਆ ਉਹ ਦਾਨ ਕਿਵੇਂ ਕਰ ਸਕਦਾ ਹੈ ਉਹਦਾ ਤਾਂ ਹੀ ਨਹੀਂ ਕੁਝ ਇਹ ਬਹੁਤ ਹੀ ਉਲਟੀ ਗੱਲ ਹੈ ਸੰਸਾਰ ਨਾਲੋਂ ਐਦਾਂ ਲਾਈਟਲੀ ਨਹੀਂ ਅਸੀਂ ਲੈ ਸਕਦੇ ਵੀ ਅਸੀਂ ਸਿੱਖੋਗੇ ਅਸੀਂ ਸਿੱਖੋਗੇ ਰੌਲਾ ਪਾਈ ਜਾਂਦੇ ਆ ਇਹ ਤਾਂ ਬਿਲਕੁਲ ਉਲਟ ਗੱਲ ਹੈ ਇੰਨਾ ਪੈਰ ਇੱਧਰ ਉੱਧਰ ਹੋਇਆ ਬਰੀਕ ਲੱਗੀ ਤੋਂ ਗਿਆ ਦਲਦਲ ਜਿ ਫਸ ਗਿਆ ਇਹੋ ਕਟਕਾਟੀ ਕੀ ਕੀਤੇ ਜੜ ਰਹੇ ਹੋ ਕਬੀਰ ਪੈਰ ਫਿਰ ਰਿਹਾ ਖੱਡ ਚ ਗਿਰਿਆ ਹੁਣ ਤੀਰ ਤੇ ਤਪ ਦਿਆਦਤ ਦਾਨ ਜੇ ਤੋ ਪ੍ਰਾਪਤੀ ਕੀ ਹੈ ਪ੍ਰਾਪਤੀ ਕੁਝ ਵੀ ਨਹੀਂ ਹੰਕਾਰ ਦੀ ਪ੍ਰਾਪਤੀ ਹੈ ਤੋ ਥੋੜਾ ਬਹੁਤਾ ਜੇ ਮਿਲੂਗਾ ਕੀ ਮਿਲੂਗਾ ਹੰਕਾਰ ਬੁਖਾਰ ਹੋਰ ਵਾਜੂਗਾ ਰੋਗ ਹੋਰ ਵਾਜੂਗਾ ਰੋਗ ਹੈ ਬਦਲਣਾ ਤਾਂ ਮਾਇਆ ਨਾ ਪਾਇਆ ਹੋਰ ਕੀ ਬਦਲਣਾ ਸੀ ਰੋ ਬਦੂ ਜੇ ਕੋ ਭਾਵੇ ਤਿਲਕਾ ਮਾਨ ਤਿਲਕਾ ਮਾਨ ਅਕਾਰ ਸੇ ਵਾਲਿਆਂ ਨੂੰ ਜਿਹੜੇ ਪੈਸੇ ਦਿੰਦੇ ਨੇ ਪੱਥਰ ਲਾਉਂਦੇ ਨੇ ਆਹੀ ਆਹੀ ਮਿਲਦਾ ਉਹਨੂੰ ਹੋਰ ਨਹੀਂ ਕੋ ਮਿਲਦਾ ਇਹ ਪ੍ਰਾਪਤੀ ਹੈ ਹੋਰ ਕੀ ਪ੍ਰਾਪਤੀ ਗੁਰਮੁਖਾਂ ਦਾ ਕੀ ਸੀ ਗੁਰਮੁਖ ਨਾਮ ਦਾਨ ਇਸ਼ਨਾਨ ਨਾਮ ਦਾ ਹੀ ਦਾਨ ਨਾਮ ਨਾਲੇ ਇਸ਼ਨਾਨ ਉਹ ਕਰ ਬਾਹਰ ਕਰਕੇ ਦਿਖਾਓ ਦਾਨ ਕਰੋ ਨਾਮ ਦਾ ਦਾਨ ਮੰਗੋ ਨਾਮ ਨਾਨਕ ਮੰਗਾ ਨਾਮ ਦਾਨ ਦਾਨ ਲੈ ਸਕਦਾ ਹੈ ਜੇ ਮੰਗ ਸਕਦਾ ਤਾਂ ਨਾਮ ਦਾ ਮੰਗ ਸਕਦਾ ਹੈ ਜੇ ਦੇ ਸਕਦਾ ਤਾਂ ਨਾਮ ਦਾ ਦੇ ਸਕਦਾ ਵਰਨਾ ਚੁੱਪ ਰਹੇ ਮੰਗ ਤਾਂ ਸਕਦੇ ਹੀ ਆ ਜੇ ਹੈ ਨਹੀਂ ਕੋਲ ਜੇ ਸਾਡੇ ਕੋਲ ਉਹ ਦੇ ਵੀ ਸਕਦੇ ਆ ਇਦੋਂ ਕੁਝ ਵੀ ਅਸੀਂ ਬੋਲ ਨਹੀਂ ਸਕਦੇ ਅੱਗੇ ਪਿੱਛੇ ਜਾ ਹੀ ਨਹੀਂ ਸਕਦੇ ਬਾਉਂਡ ਹੈ ਸਿੱਖ ਇੱਥੇ ਜੇ ਬਾਉਂਡ ਨਹੀਂ ਤਾਂ ਸਿੱਖ ਨਹੀਂ ਸਿੱਖ ਗੁਰਮਤ ਤੇ ਬਾਉਂਡ ਹੈ ਇਹੀ ਇਹਦਾ ਤਾਪ ਹੈ ਜੋ ਗੱਲ ਗੁਰਬਾਣੀ ਨੇ ਕਹਿਤੀ ਜੇ ਤਾਂ ਅਸੀਂ ਉਹ ਬਾਉਂਡ ਹੋ ਗਏ ਤੇ ਬਾਉਂਡਰੀ ਪਾਤੀ ਮੰਨੂਗੇ ਨੂੰ ਵੇਦੋ ਇਦੋਂ ਤੋਂ ਜਾ ਨਹੀਂ ਸਕਦੇ ਇਹ ਤਾਪ ਹੈ ਇੱਥੇ ਖੜੇ ਰਹਿਣਾ ਪਹਿਰਾ ਦੇਣਾ ਇਹ ਤਾਪ ਹੈ ਸਿਪਾਹੀ ਆਇਆ ਖੜਾ ਕਰਤਾ ਵੀ ਇੱਥੇ ਤੇਰਾ ਪਹਿਰਾ ਆਪਣੀ ਡਿਊਟੀ ਪੂਰੀ ਹੁੰਦਾ ਤਾਪ ਹੈ ਉਹਦਾ ਉੱਥੇ ਗੁਰਬਾਣੀ ਦਾ ਪਹਿਰਾ ਦੇਣਾ ਤਾਂ ਫਿਰ ਚੱਪਣ ਚੱਲਣ ਰਤਨ ਸੇ ਜਿਹੜੇ ਵਿਚਾਰਦੇ ਨੇ ਬਾਣੀ ਨੂੰ ਨਾ ਕਾਠ ਦੀ ਰੋਟੀ ਨੂੰ ਜਿਹੜੇ ਚੱਬਦੇ ਨੇ ਰੋਟੀ ਕਾਠ ਦੀ ਨਾ ਚੱਬੀ ਜਾਣੀ ਹੈ ਨਾ ਚੱਬਦੇ ਨੇ ਫਿਰ ਇਹ ਤੇ ਚੱਲਦੇ ਨੇ ਚੱਬਣ ਵਾਲਿਆਂ ਨੂੰ ਇਹ ਛੋਟੇ ਸੌਣਾ ਚੱਲਣ ਰਤਨ ਸੇ ਉਹ ਉਹਨਾਂ ਦੇ ਰੰਗ ਚੜਦਾ ਮਨ ਨੂੰ ਉਹੀ ਰੰਗੇ ਜਾਂਦੇ ਨੇ ਉਹੀ ਰੰਗ ਰੰਗੀ ਕਰਤਾਰੀ ਬਣਦੀ ਹੈ ਬੁੱਧ ਚੱਪਣ ਚੱਲਣ ਰਤਨ ਸੇ ਸੁਣੀਰ ਬਹਿ ਗਏ ਜਿਹੜੇ ਸੁਣ ਕੇ ਘਰ ਨੂੰ ਆ ਗਏ ਨਾ ਉਹ ਬਹਿ ਗਏ ਕਲਪਨਾ ਦੀ ਧਾਰ 'ਚ ਬੁੱਢੇ ਕਾਲੀ ਧਾਰ ਕਾਲੀ ਧਾਰ ਕੀ ਹੁੰਦੀ ਹੈ ਕਲਪਨਾ ਅਗਿਆਨਤਾ ਦੀ ਅਗਿਆਨਤਾ ਦੀ ਨਦੀ 'ਚ ਬੈਠੇ ਬਹਿ ਗਏ ਅਗਿਆਨਤਾ ਨੂੰ ਰੋਕ ਸਕਦਾ ਗਿਆਨ ਗਿਆਨ ਮਿਲਿਆ ਨਹੀਂ ਅਗਿਆਨਤਾ ਹੜਾ ਕੇ ਲੈ ਗਈ ਉਹਨਾਂ ਨੂੰ ਆਪਣੀ ਮਗਰ ਕੀ ਮੰਗਿਆ ਹੈ ਗੁਰਦੁਆਰੇ ਤੋਂ ਅੱਠ ਉਹ ਚੀਜ਼ਾਂ ਮੰਗਿਆ ਜਿਹਦੇ ਨਾਲ ਬੁਕਾਰ ਵੱਧਦੇ ਨੇ ਜਿਹਦੇ ਨਾਲ ਮਾਇਆ ਦਾ ਮੋਹ ਵੱਧਦਾ ਜਿਹਦੇ ਨਾਲ ਲੋਭ ਵੱਧਦਾ ਮੰਗਾਂ ਹੀ ਸਾਡੀਆਂ ਨੇ ਲੋਭ ਵੱਧਦਾ ਬੁਕਾਰ ਵੱਧਦੇ ਨੇ ਉਹ ਗਏ ਤੇ ਗੁਰਦੁਆਰੇ ਤੁਸੀਂ ਆਪਣੇ ਕਲਿਆਣ ਵਾਸਤੇ ਸੰਭਲ ਹੋਰ ਮਜ਼ਬੂਤ ਕਰਿਆ ਹੈ ਜਿਹੜਾ ਟਾਂਕਾ ਸੀ ਨਾ ਹਲਕਾ ਟੁੱਟਣ ਵਾਲਾ ਕਹਿੰਦੇ ਇੱਥੇ ਬੈਲਡ ਕਰਦੇ ਟੁੱਟ ਜੂਗਾ ਇਹਦਾ ਮਜ਼ਬੂਤ ਕਰ ਰਹੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਸੁਣਿਆ ਗੁਰਬਾਣੀ ਸੁਣੀ ਹੈ ਔਰ ਮੰਨਿਆ ਔਰ ਮਨ ਤੇ ਦੀ ਭੁੱਖ ਜਗਾਈ ਹੈ ਨਾਮ ਦੀ ਮਨ ਕੀਤਾ ਭਾਉ ਦਾ ਉਹਨਾਂ ਭੁੱਖ ਹੁੰਦਾ ਸੱਚੇ ਨਾਮ ਕੀ ਲਾਗਾ ਉਹ ਤਾਂ ਭੁੱਖ ਲੱਗੂਗੀ ਜੇ ਇਤਨੇ ਕੰਮ ਕਰੂਗਾ ਵਰਨਾ ਲੱਗਣੀ ਨਹੀਂ ਤਿੰਨਾਂ ਕੰਮਾਂ ਤੋਂ ਬਿਨਾ ਇਹਦੇ ਅੰਦਰ ਭੁੱਖ ਜਾਗਣੀ ਹੋਣੀ ਮਾਇਆ ਦੀ ਭੁੱਖ ਹੈ ਸੁਣਿਆ ਮੰਨਿਆ ਮੰਨਣ ਨਾਲ ਮਾਇਆ ਦੀ ਭੁੱਖ ਹਟੂਗੀ ਗੁਰਬਾਣੀ ਮੰਨਣ ਨਾਲ ਗੁਰਬਾਣੀ ਨੂੰ ਮੰਨੀਏ ਮਾਇਆ ਦੀ ਭੁੱਖ ਹਟਦੀ ਚਲੀ ਜਾਂਦੀ ਹੈ ਛੱਡਣੀ ਪੈਂਦੀ ਗੁਰਬਾਣੀ ਮਾਇਆ ਪੈਰ ਪੈਰ ਤੇ ਭਾਉ ਜਾਗਣ ਨਾਲ ਨਾਮ ਦੀ ਭੁੱਖ ਜਾਗਦੀ ਜੇ ਪਤਾ ਹੈ ਵੀ ਨਾਮ ਜਿਹੜਾ ਬਹੁਤ ਵੱਡੀ ਚੀਜ਼ ਹੈ ਇਹਦੇ ਨਾਲ ਬੜਾ ਰਾਜ ਮਿਲ ਜਾਂਦਾ ਸੰਸਾਰ ਦੇ ਛੋਟੇ-ਮੋਟੇ ਪਦਾਰਥਾਂ ਤੇ ਕੀ ਲੈਣ ਇਹ ਮੰਨ ਕੇ ਚੱਲੇ ਵੀ ਮਿਲੂਗਾ ਇਹ ਗੱਲ ਸੱਚ ਹੈ ਫੇਰ ਛੱਡਿਆ ਜਾ ਸਕਦਾ ਹੈ ਜੇ ਇਹ ਗੱਲ ਤੇ ਵਿਸ਼ਵਾਸ ਨਹੀਂ ਨਾ ਵੀ ਰਾਮ ਨਾਲ ਅਬਨਾਸ਼ੀ ਰਾਜ ਮਿਲ ਜਾਂਦਾ ਹੈ ਫੇਰ ਨਹੀਂ ਛੱਡਣਾ ਫੇਰ ਨਹੀਂ ਛੱਡਣਾ ਔਰ ਕਿਸੇ ਨੂੰ ਵਿਸ਼ਵਾਸ ਨਹੀਂ ਇਸ ਗੱਲ ਤੇ ਇਸ ਗੱਲ ਤੇ ਨਹੀਂ ਵਿਸ਼ਵਾਸ ਰਾਜ ਲਿਓ ਅਵਨਾਸ਼ੀ ਤੇ ਕਿਸੇ ਨੂੰ ਵਿਸ਼ਵਾਸ ਨਹੀਂ ਇੱਥੇ ਸਾਰੀ ਜ਼ਿੰਦਗੀ ਰੜ ਦੇਣਗੇ ਮਿਨਿਸਟਰੀ ਖਾਤਰ ਚਾਹੇ ਨਾ ਮਿਲੇ ਇੱਥੇ ਜਾਇਦਾਦ ਫੂਕ ਦੇਣਗੇ ਸਿਆਸਤ ਦੇ ਵਿੱਚ ਚਾਹੇ ਐਮਐਲਏ ਦਾ ਟਿਕਟ ਬਣਾ ਮਿਲੇ ਪਰ ਇੱਧਰ ਨਹੀਂ ਆ ਕੇ ਕਰ ਸਕਦੇ ਨੁਕਸਾਨ ਕਿਤੇ ਵਿਸ਼ਵਾਸ ਨਹੀਂ ਉਧਰ ਮਿਨਿਸਟਰ ਬਣੇ ਹੋਏ ਦੇਖਦੇ ਨੇ ਇੱਧਰ ਦੇਖਣ ਨੂੰ ਕੁਝ ਨਹੀਂ ਇਹ ਤਾਂ ਦੇਖਣ ਨੂੰ ਕੁਝ ਨਹੀਂ ਨਾ ਜਿਹੜਾ ਕੋ ਦੇਖਣ ਨੂੰ ਹੈ ਉਹਦੇ ਤੇ ਵਿਸ਼ਵਾਸ ਨਹੀਂ ਉਹ ਅਵਸਥਾ ਗੁਰਨਾਨ ਕਾਲੀ ਆ ਜਿਹੜੇ ਭਗਤਾਂ ਵਾਲੀ ਪ੍ਰਾਪਤ ਹੋਰ ਕੋਈ ਕਰ ਸਕਦਾ ਇਸ ਗੱਲ ਤੇ ਵਿਸ਼ਵਾਸ ਨਹੀਂ ਕੋਈ ਕਰ ਸਕਦਾ ਕਹਿੰਦੇ ਤਾਂ ਹੋਈ ਹੀ ਨਹੀਂ ਸਕਦੀ ਫੱਟੀ ਉਹ ਪੋਚੀ ਕਿਨੇ ਪੋਚੀ ਹੈ ਆ ਇਹਨਾਂ ਨੇ ਤੀਰਥ ਬਣਾਏ ਨੇ ਜਿਹੜੇ ਪ੍ਰਚਾਰਕ ਨੇ ਜਿਨ੍ਹਾਂ ਨੇ ਆਪ ਉਧਰ ਜਾਣਾ ਨਹੀਂ ਕਿਸੇ ਨੂੰ ਜਾਣ ਦੇਣਾ ਨਹੀਂ ਜੇ ਕੋਈ ਚਲਿਆ ਗਿਆ ਉਹਦੇ ਇਹਨਾਂ ਦੀ ਬੰਦ ਹੋ ਜਾਣੀ ਹੈ ਦੁਕਾਨਦਾਰੀ ਜਿੱਦਣ ਕੋਈ ਨਿਕਲ ਜਾਂਦਾ ਨਾ ਜੋ ਬਾਹਰ ਉੱਪਰ ਇਹਨਾਂ ਤੇ ਹੀ ਵਰਸਦਾ ਫਿਰ ਉਹ ਉਹਦੀ ਡਾਂਗ ਫਿਰ ਇਹਨਾਂ ਤੇ ਹੀ ਚੱਲਦੀ ਹੈ ਕਬੀਰ ਨੇ ਕਿਹਦੇ ਚਲਾਈ ਹੈ ਕਬੀਰ ਨੇ ਕਿਹਦੇ ਚਲਾਈ ਹੈ ਨਾਨਕ ਨੇ ਕਿਹਦੇ ਚਲਾਈ ਹੈ ਗੁਰਬਾਣੀ ਕਿਹਦੇ ਤੇ ਚਲਾਉਂਦੀ ਹੈ ਭਗਤਾਂ ਨੇ ਕਿਹਦੇ ਤੇ ਚਲਾਈ ਹੈ ਪਖੰਡਵਾਦ ਤੇ ਚਲਾਈ ਹੈ ਨਾ ਤੇ ਪਖੰਡਵਾਦ ਕਿਉਂ ਪੈਦਾ ਹੋਣ ਦਊ ਇਹ ਜਿਹਾ ਬੰਦਾ ਆਪਣਾ ਦੁਸ਼ਮਣ ਕੋਈ ਪੈਦਾ ਹੋਣ ਦਿੰਦਾ ਹੁੰਦਾ ਇਹ ਪਖੰਡਵਾਦੀ ਆਪਣਾ ਦੁਸ਼ਮਣ ਨਹੀਂ ਪੈਦਾ ਹੋਣ ਦਿੰਦੇ ਹੁੰਦੇ ਇੰਨੇ ਸਿਆਣੇ ਹੈਗੇ ਨੇ ਉਹ ਜਿਹੜਾ ਕੱਲ ਉਹਨਾਂ ਨੂੰ ਫੁੱਟੇ ਉਹਨਾਂ ਦੇ ਸਾਰਾ ਫੱਟੀ ਭੋਜ ਦਵੇ ਉਹ ਇਹ ਜਾ ਕਿਉਂ ਪੈਦਾ ਹੋਣ ਦੇਣਗੇ ਇੰਨੇ ਸਿਆਣੇ ਹੁੰਦੇ ਨੇ ਸਿਆਸਤਦਾਨ ਦੂਆ ਬਰਾਬਰ ਆਪਣੇ ਸ਼ਰੀਕ ਨਹੀਂ ਪੈਦਾ ਹੋਣ ਦਿੰਦਾ ਆਪਣੇ ਹਲਕੇ 'ਚ ਇਹ ਕਾਦੇ ਪੈਦਾ ਹੋਣ ਦੇਣਗੇ ਉਹਨੂੰ ਨਹੀਂ ਖਤਰਾ ਇਹਨਾਂ ਨੂੰ ਖਤਰਾ ਹੁੰਦਾ ਹੈ ਭਗਤਾਂ ਨੂੰ ਕੋਈ ਖਤਰਾ ਨਹੀਂ ਭਗਤਾਂ ਨੂੰ ਕੋਈ ਖਤਰਾ ਨਹੀਂ ਉੱਥੇ ਸਾਰਿਆਂ ਦੀ ਕੁਰਸੀ ਆਪਣੀ ਆਪਣੀ ਹੈ ਭਗਤਾਂ ਨੂੰ ਨਹੀਂ ਖਤਰਾ ਸਾਰੇ ਭਗਤ ਬਣਨੇ ਉਹਨਾਂ ਨੂੰ ਕੋਈ ਖਤਰਾ ਨਹੀਂ ਉਹਨਾਂ ਦੀ ਆਪਣੀ ਕੁਰਸੀ ਹੈ ਦੂਏ ਨੇ ਆਪਣੀ ਤੇ ਬੈਠਾ ਗਿਆ ਸੁਪਨਾ ਹੀ ਦੇਖਦਾ ਸੁਪਨੇ 'ਚ ਹੀ ਜਗਾਉਣਾ ਹੈ ਹੋਰ ਤਾਂ ਗੱਲੇ ਨਹੀਂ ਕੁਝ ਇਹਨਾਂ ਨੇ ਇੱਕ ਕੁਰਸੀ ਤੇ ਸਾਰਿਆਂ ਦੀ ਨਿਗਾਹ ਉੱਥੇ ਆਪਣੀ ਆਪਣੀ ਕੁਰਸੀ ਹੈ ਦੂਏ ਦੀ ਕੁਰਸੀ ਤੇ ਦੂਏ ਦੀ ਨਗਾ ਹੈ ਹੀ ਨਹੀਂ ਉੱਥੇ ਕੋਈ ਰੌਲਾ ਹੀ ਨਹੀਂ ਰੌਲਾ ਇੱਥੇ ਹਾਂ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਨ ਲਾਉ ਸੁਣਿਆ ਮੰਨਿਆ ਮਨ ਕੀਤਾ ਭਾਉ ਜਿਨ੍ਹਾਂ ਨੇ ਸੁਣਿਆ ਗੁਰੂ ਦਾ ਉਪਦੇਸ਼ ਸੁਣਿਆ ਗੁਰਬਾਣੀ ਸੁਣੀ ਹੈ ਔਰ ਮੰਨਿਆ ਔਰ ਮੰਨ ਕੇ ਇਹਦੇ ਨਾਲ ਪ੍ਰੇਮ ਕੀਤਾ ਇਹਦੀ ਭੁੱਖ ਰੱਖੀ ਹੈ ਅੰਤਰਗਤ ਤੀਰਥ ਮੰਨ ਹੋ ਅੰਦਰ ਜਿਹੜਾ ਤੀਰਥ ਹੈ ਨਾ ਆਕਾਸ਼ ਮਿਆਂ ਨੇ ਲਹੰਗ ਦਰਿਆ ਗੁਸ ਕਰਦਮ ਬੂਦ ਇਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਗੁਰਬਾਣੀ ਨਾਲ ਮਨ ਨੂੰ ਧੋਤਾ ਹੈ ਮਨ ਤੋਂ ਉਹ ਸ਼ਬਦ ਲਾਗੋ ਹਰਸੋ ਰਹੋ ਚਿਤ ਲਾਏ ਇਹ ਪ੍ਰੋਸੀਜਰ ਹੈ ਮਨ ਸਾਫ ਕਰਨ ਦਾ ਤੇ ਧੋਣਾ ਦਾ ਮਨ ਸੀ ਕੌਣ ਧੋ ਰਿਹਾ ਮਨ ਇੱਕ ਬੰਦਾ ਦੱਸਣ ਜਿਹੜਾ ਧੋ ਰਿਹਾ ਹੋਵੇ ਇੱਥੇ ਜਾ ਕੇ ਇਹ ਆਏ ਕਹਿੰਦੇ ਹੁਣ ਵੀ ਭਾਈ ਧੋ ਇਹਦਾ ਕੰਪੀਟੀਸ਼ਨ ਰੱਖਿਆ ਹੋਵੇ ਸਰੂਪ ਸਰੂਪੇ ਪੱਗਾ ਬੰਨਣ ਵਾਲੇ ਨੂੰ ਸਰੂਪੇ ਦੇਣੇ ਵਧੀਆ ਵਧੀਆ ਮਨ ਵਾਲਾ ਕਿਉਂ ਨਹੀਂ ਛਾਂਟਿਆ ਤੁਸੀਂ ਆਪ ਘਟਿਆ ਬਣਦੇ ਨੇ ਨਾ ਜਿੱਦਣ ਵਧੀਆ ਮਨ ਵਾਲੇ ਛਾਂਟਣ ਲੱਗੇ ਘਟਿਆ ਬਣ ਜਾਣਗੇ ਉਹ ਕਹਿੰਦੇ ਵੀ ਵਧੀਆ ਮਨ ਵਾਲੇ ਨੂੰ ਲਿਆ ਕੇ ਬਿਠਾ ਲਓ ਅਕਾਲ ਤਖਤ ਤੇ ਉਹ ਐਡ ਗ੍ਰੰਥੀ ਠੀਕ ਹੈ ਆਪਣਾ ਖਤਰਾ ਹੈ ਆਪਣਾ ਵਧੀਆ ਸਿੱਖ ਕਿਉਂ ਨਹੀਂ ਛੱਡਿਆ ਗੁਰਮਤੇ ਹੈ ਜਿਹੜਾ ਉਹਦੇ ਕਿਉਂ ਨਹੀਂ ਚੱਲੇ ਦੂਏ ਕਾਹਦੇ ਚੱਲਦੇ ਨੇ ਪਖੰਡਵਾਦ ਆ ਸਭ ਉਹ ਕੈਪਟਰੇ ਛੱਡਦਾ ਰਾਏ ਛੱਡਦਾ ਸਭ ਪਖੰਡਵਾਦ ਹੈ ਸੁਣਿਆ ਮੰਨਿਆ ਮਨ ਦਾ ਭਾਉ ਅੰਤਰਗਤੀ ਤੀਰਥ ਮੰਗਣਾ ਅੰਤਰਗਤੀ ਅੰਦਰਲੀ ਆਪਣੀ ਅਵਸਥਾ ਠੀਕ ਕਰਨੀ ਹੈ ਆਪਣੀ ਗਤੀ ਜਿਹੜੀ ਰੁਕੀ ਹੋਈ ਹੈ ਗਿਆਨ ਦੀ ਅੱਗੇ ਵੱਧ ਨਹੀਂ ਅੱਗੇ ਪਤਾ ਹੀ ਨਹੀਂ ਸਿੱਖੀ ਦਾ ਕੀ ਹੈ ਇਹ ਗਤੀ ਅੱਗੇ ਕਰਨੀ ਹੈ ਅੱਗੇ ਗਤੀਸ਼ੀਲ ਕਰਨੀ ਹੈ ਬੁੱਧੀ ਨੂੰ ਅੱਗੇ ਵਧਾਉਣਾ ਹੁਣ ਅਸਲ ਸਿੱਖੀ ਹੈ ਕੀ ਮਨ ਤੋਂ ਮੈਲ ਲਾਹੋ ਜੇ ਮਨ ਅੱਗੇ ਤੁਰੂ ਤਾਂ ਮੈਲ ਲਹੂਗੀ ਤਾਂ ਅੱਗੇ ਦਿਖੂ ਇਹ ਮਨ ਦੇ ਵਿੱਚ ਭਰਮ ਦਾ ਜਾਲਾ ਜੇ ਕੱਟ ਹੋ ਨਾ ਅੱਖ ਚੋਂ ਬੁੱਧੀ ਚੋਂ ਭਰਮ ਦਾ ਜਾਲਾ ਕੱਟ ਹੋ ਤਾਂ ਅੱਗੇ ਦਿਖੂ ਇਹਨੂੰ ਗਾਹ ਦਾ ਰਸਤਾ ਜਿੰਨਾ ਜਿੰਨਾ ਭਰਮ ਦਾ ਜਾਲਾ ਕੱਟ ਹੋਊਗਾ ਉਹਨਾਂ ਨਾਲ ਗਾਹ ਲਿਖੀ ਜਾਊਗਾ ਅੰਤਰਗਤੀ ਤੀਰਥ ਮਲ ਨਾ ਹੋ ਅੰਦਰੇ ਦੀ ਲੋੜ ਹੈ ਬਾਹਰ ਨੌੜ ਦੀ ਲੋੜ ਨਹੀਂ ਹੈ ਕਿਸੇ ਨੂੰ ਬਾਹਰ ਨੌੜ ਦੀ ਲੋੜ ਨਹੀਂ ਸਭ ਗੁਣ ਤੇਰੇ ਮੈਂ ਨਹੀਂ ਕੋਈ ਬਿਲਕੁਲ ਕੀਤੇ ਭਗਤੀ ਨਾਲ ਬਾਹਰ ਦਾ ਨਹਾਉਣ ਦੇ ਵਿੱਚ ਜਿਹੜੇ ਸਰੋਵਰ ਨੇ ਉਹਨਾਂ ਚੋਂ ਇੱਕ ਦੂਏ ਨੂੰ ਬਿਮਾਰੀਆਂ ਲੱਗ ਸਕਦੀਆਂ ਨੇ ਜਦੋਂ ਇਹ ਬਿਮਾਰ ਆਦਮੀ ਨਹਾਉਣ ਉਹਦੇ ਜਰਾਸੀਮ ਚਲੇ ਜਾਣੇ ਦੂਏ ਨੂੰ ਲੱਗ ਜੂ ਅੰਦਰ ਨਹਾਉਣ ਨੂੰ ਕੋਈ ਖਤਰਾ ਹੀ ਨਹੀਂ ਕੀ ਖਤਰਾ ਫੇ ਐਡਾ ਬੜਾ ਸਰੋਵਰ ਬਣਾ ਕੇ ਟੂਟੀਆਂ ਕਾਹਦੇ ਬਣਾਈਆਂ ਨੇ ਅੰਦਰ ਨਹਾਉਣ ਕਿਉਂ ਬਣਾਈਆਂ ਨੇ ਟੂਟੀਆਂ ਵੀ ਨੇ ਅੰਦਰ ਸਾਰੇ ਜੇ ਬਾਥਰੂਮ ਬਣਾਏ ਹੋਏ ਨੇ ਕਿਉਂ ਬਣਾਏ ਨੇ ਉਹ ਸਭ ਜਾਣਦੇ ਨੇ ਕਹਿੰਦੇ ਨੇ ਆਪ ਨਹੀਂ ਨਾਉਂਦੇ ਉੱਥੇ ਪਤਾ ਹੈ ਉਸ ਗੱਲ ਵੀ ਕੁਝ ਨਹੀਂ ਹੈ ਲੇਕਿਨ ਲੋਕਾਂ ਨੂੰ ਨਹੀਂ ਕਹਿੰਦੇ ਲੋਕਾਂ ਨੂੰ ਕਹਿੰਦੇ ਨੇ ਲੋਕਾਂ ਨੇ ਜਾਣਾ ਨਹੀਂ ਸੱਚ ਨੂੰ ਕਹਿਣ ਨੂੰ ਤਿਆਰ ਨਹੀਂ ਸੱਚ ਬੋਲਣਾ ਬਹੁਤ ਔਖਾ ਹੈ ਸੱਚ ਦਾ ਪ੍ਰਚਾਰ ਔਖਾ ਹੈ ਝੂਠਾ ਕਿਵੇਂ ਕਰੇ ਸੱਚ ਦਾ ਪ੍ਰਚਾਰ ਝੂਠਾ ਆਪਣੀ ਮੌਤ ਝੂਠ ਦੀ ਮੌਤ ਹੈ ਸੱਚ ਝੂਠੀ ਤਾਂ ਮੌਤ ਹੈ ਸੱਚ ਆਪਣੀ ਮੌਤ ਦਾ ਕੋ ਪ੍ਰਚਾਰ ਕਰਦਾ ਹੁੰਦਾ ਬੇਰਗੁਣ ਕੀਤੇ ਭਗਤੀ ਨਾ ਹੋਏ ਬੇਰਗੁਣ ਕੀਤੇ ਭਗਤੀ ਨਾ ਹੋਏ ਜੇ ਇਸ਼ਨਾਨ ਨੇ ਕੋਈ ਗੁਣ ਨਹੀਂ ਕੀਤਾ ਤੀਰਥ ਤੇ ਗਿਆ ਕੁਝ ਗੁਣ ਨਹੀਂ ਕੀਤਾ ਤੇ ਭਗਤੀ ਹੋ ਗਈ ਤਪ ਕੀਤਾ ਤੀਰਥ ਤੇ ਬੈਠ ਕੇ ਕੋਈ ਗੁਣ ਨਹੀਂ ਪ੍ਰਾਪਤ ਹੋਇਆ ਤੇ ਉਹ ਨਿਸਫਲ ਹੈ ਐਸੀ ਭਗਤੀ ਜਿਹੜੇ ਨੇ ਇਹ ਫੋਕਟ ਧਰਮ ਨੇ ਇਹਨਾਂ 'ਚ ਕੋਈ ਫੜ ਨਹੀਂ ਸਿੱਖਾਂ ਨੂੰ ਐਸੇ ਫਲ ਕਿਉਂ ਨਹੀਂ ਮਿਲ ਰਿਹਾ ਸਿੱਖਾਂ ਨੂੰ ਫਲ ਕਾਦਾ ਮਿਲਣਾ ਸੀ ਨਾਮ ਦਾ ਫਲ ਮਿਲਣਾ ਸੀ ਉਹ ਤਾਂ ਮਿਲਿਆ ਨਹੀਂ ਗਿਆਨ ਫਲ ਮਿਲਣਾ ਸੀ ਉਹ ਤਾਂ ਮਿਲਿਆ ਨਹੀਂ ਜਿਹੜੇ ਫਲ ਇਹ ਭਾਲਦੇ ਨੇ ਸੰਸਾਰੀ ਮਾਇਆ ਦੇ ਉਹ ਤਾਂ ਫਲ ਹੈ ਨਹੀਂ ਉਹ ਤਾਂ ਸਰਾਫ ਹੈ ਉਹ ਤਾਂ ਰੋਗ ਹੈ ਦੁੱਖ ਦਾ ਰੂ ਸੁਖ ਰੋਗ ਪਿਆ ਜਿਹੜੇ ਸੁਖ ਨੂੰ ਇਹ ਫਿਰਦੇ ਨੇ ਨਾ ਸੰਸਾਰ ਫਿਰਦਾ ਉਹ ਸੁਖ ਰੋਗ ਨੇ ਗੁਰਬਾਣੀ ਦੀ ਗੁਰੂ ਦੀ ਦ੍ਰਿਸ਼ਟੀ ਚੋਂ ਰੋਗ ਨੇ ਜੇ ਰੋਗ ਲੱਭਦੇ ਫਿਰਦੇ ਨੇ ਤੇ ਸਾਰਾ ਜਗ ਰੋਗੀ ਹੋਈ ਹੈ ਫਿਰ ਫਿਰ ਦੇ ਨੇ ਜਿਹੜਾ ਜਿਹੜਾ ਸੰਸਾਰ ਹੋ ਜੇ ਨੇ ਫਿਰ ਇਹ ਸੰਸਾਰੀ ਜੀਵ ਨੇ ਸਿਰ ਸੰਸਾਰੀ ਨਹੀਂ ਹੈ ਸਿਰ ਸੰਸਾਰ ਤੋਂ ਵੱਖਰਾ ਹੈ ਸਿਰ ਸੰਸਾਰ ਨਾਲ ਕੀ ਮਤਲਬ ਨਾ ਗੁਰੂ ਸਿੱਖ ਦਾ ਸੰਸਾਰੀ ਹੈ ਨਾ ਸਿੱਖ ਸੰਸਾਰੀ ਹੈ ਭਗਤਾਂ ਤੇ ਸੰਸਾਰੀਆਂ ਜੋੜ ਇਹਨਾਂ ਦਾ ਜੋੜ ਕਿੱਥੇ ਤੇ ਜਿਹੜਾ ਨੇ ਜੋੜ ਬਣਾਇਆ ਹੋਇਆ ਹੁਣ ਜੋੜ ਨਖੇੜਨਾ ਨਹੀਂ ਉਹ ਸਿੱਖ ਨੇ ਜਾਂ ਸਿੱਖੀ ਵਿਰੋਧੀ ਨੇ ਸਿਰਫ ਸਮਝਣ ਵਾਲਾ ਨੁਕਤਾ ਹੈ ਜਿਹੜਾ ਜੋੜ ਨੂੰ ਪੱਕਾ ਕਰੀ ਜਾਂਦੇ ਨੇ ਇਹਦੇ ਬਾਵਜੂਦ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਅਸਲ ਵਿੱਚ ਕੀ ਹੈ ਮਕਸਦ ਜਿਨ੍ਹਾਂ ਦਾ ਇਹ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਅਸਲ 'ਚ ਮਕਸਦ ਕੀ ਹੈ ਵਿੱਚ ਬਰੀਕੀ ਨਾਲ ਦੇਖੋ ਝਾਕ ਕੇ ਵੀ ਇਹਦੇ ਕੀ ਹੈ ਸਿੱਖੀ ਤੋਂ ਅਸਲ 'ਚ ਮੁਨਕਰ ਕਰਾਉਂਦੇ ਨੇ ਤੁਹਾਨੂੰ ਜੋ ਨਾ ਜੇ ਤੁਸੀਂ ਬਣਾ ਦੋ ਜਿੰਨਾ ਜੇ ਸਾਰੇ ਨਹੀਂ ਤੁਰਦੇ ਇਕੱਠੇ ਹੋ ਕੇ ਚੱਲਾਂਗੇ ਤੁਸੀਂ ਵੀ ਇੱਥੇ ਖੜੋ ਉਹਨਾਂ 'ਚ ਸਲਾਹ ਕਰਦੇ ਆ ਇਕੱਠੇ ਹੀ ਚੱਲਾਂਗੇ ਫਿਰ ਆਪਾਂ ਤੁਰਨ ਵਾਲਿਆਂ ਨੂੰ ਇਹ ਹੈ ਵੀ ਤੁਸੀਂ ਇੱਥੇ ਹੀ ਖੜੋ ਗਾਹਾਂ ਨਾ ਤੁਰੋ ਜੀ ਬਹੁਤ ਸ਼ੈਤਾਨ ਲੋਕ ਨੇ ਜਿਹੜੇ ਕਹਿੰਦੇ ਨੇ ਸਭ ਨੂੰ ਨਾਲ ਲੈ ਕੇ ਚੱਲਣਾ ਸਭ ਨੂੰ ਨਾਲ ਲੈ ਕੇ ਤੁਸੀਂ ਨਰਕ ਨੂੰ ਜਾ ਸਕਦੇ ਹੋ ਨਰਕ ਨੂੰ ਸਾਰੇ ਜਾਂਦੇ ਨੇ ਇਧਰ ਨੂੰ ਸਭ ਨੂੰ ਕਿਵੇਂ ਨਾਲ ਲੈ ਲਓਗੇ ਉਧਰ ਜਾ ਸਕਦੇ ਹੋ ਸਾਰੇ ਨਾਲ ਲੈ ਕੇ ਉਦੋਂ ਦਾ ਕੋਈ ਬਿਰਲਾ ਜਾਊਗਾ ਗੁਰਬਾਣੀ ਤਾਂ ਕਹਿੰਦੀ ਹੈ ਬਿਰਲੇ ਨਹੀਂ ਖੜੇ ਤੁਸੀਂ ਕਹਿੰਦੇ ਸਭ ਨੂੰ ਨਾਲ ਲੈ ਕੇ ਜਾਣਾ ਇਹਦਾ ਮਤਲਬ ਹੈ ਗੁਰਮਤੀ ਸਾਫ਼ ਵਿਰੋਧ ਕਰ ਰਹੇ ਹੋ ਗੁਰੂ ਦਾ ਔਰ ਬੜੀ ਸ਼ੈਤਾਨੀ ਨਾਲ ਕਰ ਰਹੇ ਹੋ ਨਹੀਂ ਜੀ ਅਸੀਂ ਤਾਂ ਕਹਿੰਦੇ ਜ਼ਿਆਦਾ ਸਿੱਖਾਂ ਨੂੰ ਸਿੱਖ ਬਣਾਉਣਾ ਬਣਦੇ ਰਹਿਣਗੇ ਜਿਹਨੇ ਨਾਲ ਆਉਣਾ ਆਵੇ ਜਿਹਨੇ ਨਹੀਂ ਆਉਣਾ ਨਾ ਆਵੇ ਤੁਸੀਂ ਕੀ ਲੈਣਾ ਕਬੀਰ ਕਹਿੰਦਾ ਸਾਧੂ ਕੋ ਮਿਲਣੇ ਜਾਈਏ ਸੰਗ ਨਾ ਲੀਜੇ ਕੋਏ ਦੂਏ ਦਾ ਨਹੀਂ ਦੇਖੀਦਾ ਹੁੰਦਾ ਮੇਰੇ ਸੰਗ ਹੋਊਗਾ ਤਾਂ ਮੈਂ ਜਾਊਂਗਾ ਤੂੰ ਚੁੱਪ ਕਰੇ ਤਰਪੋ ਅੜਿਕੋ ਨਾ ਕਿਸੇ ਨੂੰ ਖਬਰਾਂ ਕੋ ਮੂਰੇ ਮਿਲ ਜਵੇ ਤੁਹਾਨੂੰ ਤੁਹਾਡੇ ਨੂੰ ਵੀ ਮੂਰੇ ਵੀ ਹੋਦਾ ਤੁਹਾਡੇ ਕਿਸੇ ਦੇ ਸੰਗਤ ਦਾ ਨਾਮ ਵੀ ਦੋ ਜਣੇ ਚੱਲਣਗੇ ਪਾਛੇ ਪਾਉਣ ਦੀ ਜੀ ਅੱਗੇ ਹੋ ਸੋਵੇ ਅੱਗੇ ਅੱਗੇ ਪੈਰ ਬਣਾਉਂਦੇ ਚਲੇ ਜਾਓ ਜੇ ਮਿਲ ਗਿਆ ਕੋਈ ਤਾਂ ਵੀ ਚੰਗਾ ਨਾ ਮਿਲਿਆ ਤਾਂ ਵੀ ਚੰਗਾ ਤੁਸੀਂ ਆਪਣੇ ਤੁਰੇ ਜਾਓ ਤੇ ਗੁਰਬਾਣੀ ਦਾ ਇਹ ਉਪਦੇਸ਼ ਹੈ ਇਹ ਸ਼ਲੋਕ ਦਰਜਾ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਕਹਿੰਦੇ ਨੇ ਨਾਲ ਲੈ ਕੇ ਜਾਣਾ ਸਭ ਨੂੰ ਇਹਦਾ ਵਿਰੋਧ ਕਰ ਰਹੇ ਨੇ ਉਹ ਕਿਉਂ ਕਹੀ ਸੀ ਗੱਲ ਅੜਿਕਣ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਹੁਣ ਜਿਹਨੂੰ ਗੁਰਬਾਣੀ ਦੀ ਸਮਝ ਆਉਂਦਾ ਉਹਦਾ ਇਹਨਾਂ ਨੂੰ ਫੜ ਲੂ ਉਹਦਾ ਮੋਦੀ ਤੋਂ ਫੜੂ ਇਹਨਾਂ ਨੂੰ ਵੀ ਇੱਥੇ ਵਿਰੋਧ ਕਰ ਰਹੇ ਹੋ ਤੁਸੀਂ ਗੁਰਬਾਣੀ ਦਾ ਉਹਦੇ ਕੋਲੋਂ ਕਿਵੇਂ ਬਚਣਗੇ ਇਹ ਗੁਰਬਾਣੀ ਤੋਂ ਨਹੀਂ ਬਚ ਸਕਦੇ ਗੁਰਬਾਣੀ ਨੇ ਮਨ ਨੂੰ ਕਿਤੇ ਕੋਈ ਗੁੰਜਾਇਸ਼ ਛੱਡੀ ਹੋਈ ਨਹੀਂ ਹਰਾਮਜ਼ਾਦਗੀ ਕਰਨ ਦੀ ਮਨੁੱਖੀ ਮਨ ਨੂੰ ਹਰਾਮਜ਼ਾਦਗੀ ਕਰਨ ਦੇ ਸਾਰੇ ਰਸਤੇ ਬੰਦ ਨੇ ਕਬੀਰ ਨਹੀਂ ਕਰਤੇ ਸੀ ਕਹਿੰਦਾ ਗੁਰਦਖਲਾਈ ਮੋਰੀ ਜਿੱਤ ਮਿਰਗ ਪੜਤਾ ਹੈ ਚੋਰੀ ਜਿੱਥੋਂ ਦੇ ਮਿਰਗ ਚੋਰੀ ਕਰਕੇ ਫੇਰ ਘਰ ਆ ਜਾਂਦਾ ਨਾ ਵੀ ਸਾਰਿਆਂ ਨੂੰ ਲੈ ਕੇ ਚੱਲੋਗੇ ਉਹ ਮਿਰਗ ਪੜਤਾ ਹੈ ਚੋਰੀ ਵਾਲਾ ਰਾਹ ਗੁਰਮੁਖਾਂ ਨੂੰ ਪਤਾ ਹੁੰਦਾ ਇਹ ਕੀ ਹੈ ਇਹਦੇ ਵਿੱਚ ਉਹ ਤਾਂ ਉਹਨੇ ਦੱਸਦਾ ਸੀ ਦੇਖੋ ਚੋਰੀ ਕਰਕੇ ਉਲਟੇ ਰਾਹ ਪਾ ਕੇ ਆ ਗਿਆ ਨਾ ਜਿੱਥੋਂ ਮਨ ਚੌਧਰੀ ਬਣ ਕੇ ਉਲਟੇ ਰਾਹ ਪਾਉਂਦਾ ਮਨ ਮੁਖਦਾ ਵਾਲਾ ਰਸਤਾ ਕਰਦਾ ਉਹ ਵੀ ਮੈਨੂੰ ਪਤਾ ਲੱਗ ਗਿਆ ਉੱਥੋਂ ਹੀ ਫੜ ਲੈਂਦਾ ਸਭ ਗੁਣ ਤੇਰੇ ਮੈਂ ਨਹੀਂ ਕੋਏ ਸਭ ਗੁਣ ਤੇਰੇ ਇਹ ਗੁਰਮੁਖਾਂ ਦੇ ਨੇ ਪਿੱਛੇ ਮਨਮੁਖਾਂ ਦੀ ਗੱਲ ਸੀ ਕਰਮ ਫਲੋਸਫੀ ਆ ਜਾਂਦੀ ਪਿੱਛੇ ਉੱਤੇ ਕਰਮ ਫਲੋਸਫੀ ਆ ਜਾਂਦੀ ਗੱਲ ਸੀ ਪੁੰਨੀ ਪਾਪੀ ਆਖਣ ਨਹੀਂ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੈ ਉਹਨਾਂ ਦੇ ਕੀਰਤ ਤਪ ਦੇ ਆਦਤ ਦਾਨ ਆ ਉਹਨਾਂ ਦੇ ਨੇ ਇਹ ਤਾਂ ਕੀ ਪ੍ਰਾਵੇ ਜੇ ਕੋ ਪਾਵੇ ਤਲਕਾ ਮਾਰ ਇਹ ਮਨਮੁਖਾਂ ਦੇ ਹੀ ਨੇ ਦੂਏ ਕੀ ਨੇ ਜਿਨ੍ਹਾਂ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ ਉਹ ਗੁਰਮੁਖਾਂ ਦੇ ਹੋਣੇ ਉਹ ਕੀ ਕਰਦੇ ਨੇ ਅੰਤਰਗਾ ਤੀਰਥ ਮੰਨ ਲਾਓ ਉਹ ਆਪਣੇ ਅੰਦਰੇ ਨਹਾਉਂਦੇ ਨੇ ਮਨ ਕੇ ਨਹਾਉਂਦੇ ਨੇ ਮਨ ਨੂੰ ਤਾਂ ਕਿ ਮੈਲ ਲੈ ਜਵੇ ਰਗੜ ਕੇ ਮਾਂ ਜੀ ਮਨ ਨੂੰ ਨਹਾਉਂਦੇ ਨੇ ਜਿੰਨੀ ਮੈਲ ਲੈ ਜੋ ਨਹੀਂ ਤੀਰਥ ਮੰਨ ਲਾਓ ਸਭ ਗੁਣ ਤੇਰੇ ਮੈਂ ਨਹੀਂ ਕੋਏ ਸਭ ਗੁਣ ਤੇਰੇ ਉਹ ਕੀ ਕਹਿੰਦੇ ਨੇ ਉਹਨਾਂ ਦਾ ਕੋਈ ਗੁਣ ਨਹੀਂ ਇਹ ਤਾਂ ਉਹ ਬਣਾ ਰਿਹਾ ਸੀ ਔਗਣ ਹਾਰੇ ਕੀ ਬੇਨਤੀ ਸੁਣੋ ਗਰੀਬ ਨਵਾਜ਼ ਜਿੰਨੇ ਕੋਲ ਹੁਣ ਮੈਨੂੰ ਮਿਲੇ ਨੇ ਇਹ ਗੁਣ ਤੇਰੇ ਨੇ ਮੇਰਾ ਕੋਈ ਨਹੀਂ ਸੀ ਤੂੰ ਸਾਹਿਬ ਗੁਣੀ ਨਦਾਨਾ ਮੈਂ ਕਹਣਾ ਮੈਂ ਉਗਣਾਰਾ ਤੇ ਤੋਂ ਵਿਰੁੱਧ ਹੋ ਗਿਆ ਸੀ ਜਿਹੜਾ ਤੇ ਤੋਂ ਵਿਰੁੱਧ ਕਿਉਂ ਹੋਇਆ ਸੀ ਅਸਲ 'ਚ ਗੁਣਾ ਤੋਂ ਵਿਰੁੱਧ ਹੋਇਆ ਸੀ ਤੇ ਤੋਂ ਨਹੀਂ ਵਿਰੁੱਧ ਹੋਇਆ ਜਿਹੜਾ ਗੁਣਾ ਦਾ ਵਿਰੁੱਧ ਹੋਣ ਵਾਲਾ ਹੀ ਹੁੰਦਾ ਮੈਨੂੰ ਤੇਰੇ ਗੁਣੇ ਨਹੀਂ ਸੀ ਚੰਗੇ ਲੱਗਦੇ ਤੂੰ ਹਰੇਕ ਦੇ ਇਤਿਹਾਸ ਆਣਾ ਦੇਖੋ ਜੀ ਕਰਨਾ ਸੀ ਮੈਨੂੰ ਨਹੀਂ ਚੰਗੀ ਲੱਗਦੀ ਮੈਨੂੰ ਇਹ ਸੀ ਆਪਣਿਆਂ ਤੇ ਦਇਆ ਕਰ ਦੋਹਾਂ ਤੇ ਕੀ ਲੋੜ ਹੈ ਕਰਨੀ ਮੈਨੂੰ ਚੰਗੀ ਨਹੀਂ ਲੱਗਦੀ ਇਹ ਗੱਲ ਤੂੰ ਸਭ ਨੂੰ ਇੱਕ ਅੱਖਰਾਂ ਦੇਖਦਾ ਸੀ ਮੈਂ ਕਹਿੰਦੇ ਤਾਂ ਮੂਰਖ ਇੱਕ ਅੱਖਰਾਂ ਦੇਖ ਤੇ ਆਪਣੇ ਪਰਾਇਆ ਕੌਣ ਹੋਇਆ ਤੇਰਾ ਆਪਣਾ ਪਰਾਇਆ ਕੋਈ ਨਹੀਂ ਵੀ ਨਹੀਂ ਮੈਨੂੰ ਚੰਗਾ ਲੱਗਿਆ ਇਹ ਨਹੀਂ ਚੰਗਾ ਲੱਗਿਆ ਸਭ ਕੁਝ ਸੰਸਾਰ ਨੂੰ ਨਹੀਂ ਚੰਗਾ ਲੱਗਦਾ ਸਭ ਕੁਝ ਇਹ ਤਾਂ ਅਸੀਂ ਤਾਂ ਨੇ ਵਾਲੀ ਸੀਰ ਨਹੀਂ ਬਣਦੇ ਮੁੜ ਮੁੜ ਆਪਣੇ ਦੇ ਸਾਡੀ ਤਾਂ ਅੰਨੇ ਵਾਲੀ ਸੀਰ ਨਹੀਂ ਹੈ ਇੱਥੇ ਤਾਂ ਆਪਣਿਆਂ ਨੂੰ ਮਨਿਸਟਰੀਆਂ ਦੂਜੇ ਰੌਲਾ ਪਾਉਂਦੇ ਨੇ ਪਾਈ ਜਾ ਤਾਂ ਆਪਣੇ ਹੁੰਦੇ ਨੇ ਗੱਫੇ ਇਹ ਸਾਡੇ ਸਾਨੂੰ ਨਹੀਂ ਚੰਗਾ ਲੱਗਦਾ ਇਹ ਗੁਣ ਇਹ ਤਾਂ ਗੁਣ ਸਿੱਖੀ ਦੇ ਨੇ ਗੁਰੂ ਦੇ ਨੇ ਪਰਮੇਸ਼ਰ ਦੇ ਨੇ ਹੋਣਗੇ ਅਸੀਂ ਕੀ ਲੈਣਾ ਇਹਨਾਂ ਨੂੰ ਇਸ ਕਰਕੇ ਜਿੰਨਾ ਚਿਰ ਇਹ ਤੇਰੇ ਗੁਣਾ ਨਾਲੋਂ ਮੇਰਾ ਵਿਰੋਧ ਰਿਹਾ ਮੈਂ ਔਗਣ ਹਾਰਾ ਰਿਹਾ ਔਗਣ ਹਾਰਾ ਹੀ ਰਹਿਣਾ ਸੀ ਗੁਣ ਦਾ ਬੁਰੇ ਲੱਗਦੇ ਤੇ ਜਦ ਗੁਣਾ ਦੇ ਦੁੱਖਾਂ ਨੇ ਮੈਨੂੰ ਸਤਾਇਆ ਨਾ ਗੁਣ ਤਾਂ ਖਾਂਦਾ ਦਾ ਜਾਂ ਫੋੜੇ ਨਿਕਲੇ ਨਾ ਫਿਰ ਪਤਾ ਲੱਗੇ ਸਰੀਰ ਦਾ ਕੋਈ ਹਿੱਸਾ ਰਿਹਾ ਹੀ ਨਾ ਫੋੜਿਆ ਤੇ ਫਿਰ ਹੋਇਆ ਵੀ ਇਹ ਕਿਉਂ ਨਿਕਲੇ ਫੋੜੇ ਕਿਉਂ ਨਿਕਲਦੇ ਨੇ ਕਹਿੰਦਾ ਗੁੜ ਖਾਂਦਾ ਸੀ ਜਿਆਦਾ ਦੁਆ ਨੂੰ ਨਾ ਦਿੱਤਾ ਵੰਡ ਕੇ ਫਿਰ ਪਤਾ ਲੱਗਿਆ ਦੁੱਖਾਂ ਨੇ ਦੁਖੀ ਕੀਤਾ ਫਿਰ ਪਤਾ ਲੱਗਿਆ ਦੁੱਖਾਂ ਦਾ ਅਸਲ ਦੇ ਵਿੱਚ ਦੁੱਖਾਂ ਨੂੰ ਸੁੱਖਾਂ 'ਚ ਬਦਲ ਲੈਂਦੀਆਂ ਬਹੁਤ ਸਾਰੀਆਂ ਜ਼ਿੰਦਗੀਆਂ ਲੰਘੀਆਂ ਦੁੱਖ ਸੁੱਖਾਂ 'ਚ ਬਦਲ ਨਹੀਂ ਹੋਏ ਸੰਸਾਰ ਫਿਰ ਪੁੱਛਿਆ ਵੀ ਸੰਸਾਰ ਦੇ ਦੁੱਖਾਂ ਨੂੰ ਸੁੱਖ 'ਚ ਬਦਲਣ ਦਾ ਕੀ ਤਰੀਕਾ ਹੈ ਕਹਿੰਦੇ ਕੋਈ ਤਰੀਕਾ ਸੰਸਾਰ ਨੂੰ ਛੱਡ ਦਿਓ ਇਹ ਦੁੱਖ ਸਾਧਰ ਹੈ ਇਹ ਤੋਂ ਬਾਹਰ ਨਿਕਲ ਜਾਓ ਸੰਸਾਰ ਵਿੱਚ ਰਹਿਣ ਨਾਲ ਦੁੱਖ ਰਹਿਣਗੇ ਬਾਹਰ ਨਿਕਲ ਜਾਓ ਨਿਕਲਣਾ ਕੀ ਤਰੀਕਾ ਨਿਕਲਣਾ ਸਹੀ ਤਰੀਕਾ ਹੈ ਹੁਣ ਜਿਹਨੇ ਤਾਂ ਦੁੱਖਾਂ ਚੋਂ ਨਿਕਲਣਾ ਬਾਹਰ ਸੁਖ ਸਾਗਰ 'ਚ ਜਾਣਾ ਹੈ ਭੈ ਸਾਗਰ 'ਚੋਂ ਨਿਕਲ ਕੇ ਭਵ ਸਾਗਰ 'ਚੋਂ ਉਹ ਗੁਰਬਾਣੀ ਨੂੰ ਸੁਣੂਗਾ ਮੰਨੂਗਾ ਮੰਨ ਕੇ ਭਾਉ ਕਰੂਗਾ ਵਰਨਾ ਕਿਸੇ ਨੇ ਨਹੀਂ ਕਰਨਾ ਜੇ ਇਹ ਗੱਲ ਸਮਝ ਆ ਗਈ ਕਿਸੇ ਨੂੰ ਬਹੁਤ ਬੜਾ ਝਟਕਾ ਜਿਹਨੂੰ ਲੱਗ ਜਾਂਦਾ ਹੈ ਉਹ ਇਧਰ ਹੈ ਕੋਈ ਦਰਵਾਜ਼ਾ ਸਕਦਾ ਉਹ ਕਹਿੰਦਾ ਸੰਸਾਰ ਮੇਰੇ ਵਾਸਤੇ ਕੁਝ ਨਹੀਂ ਮੈਨੂੰ ਸੰਸਾਰ ਤੋਂ ਕੁਝ ਨਹੀਂ ਚਾਹੀਦਾ ਜਿਹਨੂੰ ਸੰਸਾਰ ਤੋਂ ਕੁਝ ਨਹੀਂ ਚਾਹੀਦਾ ਉਹ ਇਧਰ ਆਉਂਦਾ ਵਰਨਾ ਨਹੀਂ ਆਉਂਦਾ ਹੋਰ ਨਹੀਂ ਕੋਈ ਆ ਸਕਦਾ ਸਭ ਗੁਣ ਤੇਰੇ ਮੈਂ ਨਹੀਂ ਕੋਏ ਬਿਨ ਗੁਣ ਕੀਤੇ ਭਗਤ ਜੇ ਭਗਤੀ ਨੇ ਕੋਈ ਗੁਣੇ ਨਹੀਂ ਪੈਦਾ ਹੋਏ ਮੇਰੇ ਅੰਦਰ ਫਿਰ ਭਗਤੀ ਕਾਦੀ ਆ ਦਵਾਈ ਕਾਦੀ ਹੈ ਜੇ ਦਵਾਈ ਨੇ ਕੋਈ ਫਾਇਦਾ ਹੀ ਨਹੀਂ ਕੀਤਾ ਜੇ ਦਵਾਈ ਨੇ ਗੁੜੇ ਨਹੀਂ ਦਿਖਾਇਆ ਆਪਣਾ ਕੋਈ ਬੁਖਾਰ ਡਾਊਨ ਨਹੀਂ ਹੋਇਆ ਹੰਕਾਰ ਡਾਊਨ ਨਹੀਂ ਹੋਇਆ ਲੋਭ ਡਾਊਨ ਨਹੀਂ ਹੋਇਆ ਮੋਹ ਡਾਊਨ ਨਹੀਂ ਹੋਇਆ ਦਵਾਈਆਂ ਹੋ ਭਗਤੀਆਂ ਹੋ ਭਗਤੀ ਨਹੀਂ ਹੈ ਉਹ ਉਹ ਭਗਤੀ ਦਾ ਭਲੇਖਾ ਹੈ ਉਹ ਮਾਇਆ ਦੀ ਭਗਤੀ ਹੈ ਮਾਇਆ ਦੀ ਭਗਤੀ ਕਹਿੰਦੇ ਨੇ ਇਹਨੂੰ ਮਾਇਆ ਦੀ ਸੇਵਾ ਮਾਇਆ ਦੀ ਭਗਤੀ ਹੈ ਕਬੀਰ ਮਾਇਆ ਨਾਗਣੀ ਜਗਤ ਰਹੋ ਲਪਟਾਏ ਜੋ ਇਸ ਕੀ ਸੇਵਾ ਕਰੇ ਜੋ ਇਹਦੀ ਭਗਤੀ ਕਰਦਾ ਤਿਸੀ ਕੋ ਫਿਰ ਖਾਏ ਇਹ ਉਹ ਖਾ ਜਾਂਦੀ ਹੈ ਇਹਦਾ ਉਹ ਹੈ ਮਾਂ ਡੈਣ ਪੁੱਤਾਂ ਨੂੰ ਖਾਵੇ ਸੰਸਾਰ ਦੀ ਭਗਤੀ ਮਾਇਆ ਉਹ ਚੀਜ਼ ਹੈ ਜਿਹੜਾ ਇਹਦੀ ਮਗਰ ਫਿਰਦਾ ਉਸ ਨੂੰ ਖਾ ਜਾਂਦੀ ਹੈ ਕਲਪਨਾ ਮਾਇਆ ਖਾਤਰ ਹੈ ਕਲਪਨਾ ਮਾਇਆ ਦਾ ਸਾਖਸ਼ਾਤ ਰੂਪ ਹੈ ਜੋ ਸਾਡੇ ਅੰਦਰ ਕਲਪਨਾ ਮਾਇਆ ਵਾਸਤੇ ਹੈ ਨਾ ਇਹੀ ਤਾਂ ਕਾਲ ਹੈ ਫਿਰ ਕਲਪਨਾ ਹੀ ਕਾਲ ਹੈ ਕਾਲ ਕਲਪਨਾ ਕਦੇ ਨਾ ਹੈ ਕਬੀਰ ਨੇ ਸਾਫ਼ ਕਹਿਤਾ ਕਲਪਨਾ ਹੀ ਕਾਲ ਹੈ ਮਾਇਆ ਦੀ ਭੁੱਖ ਹੀ ਕਾਲ ਹੈ ਨਾਮ ਦੀ ਭੁੱਖ ਜੀਵਨ ਮਾਇਆ ਦੀ ਭੁੱਖ ਕਾਲ ਹੈ ਕਾਲੀ ਦੀ ਤਲਵਾਰ ਹੈ ਕਾਲੀ ਹੈ ਨਾ ਕਾਲ ਉਹਦੀ ਤਲਵਾਰ ਹੈ ਤੇ ਨਾਮ ਦੀ ਭੁੱਖ ਚੰਡੀ ਹੈ ਸਜੀਵਨ ਸਰੀਰ ਦੋਹਾਂ ਜੇ ਛੱਡਣਾ ਪਊਗਾ ਸਰੀਰ ਦੋਹਾਂ ਕਬੀਰ ਕਹਿੰਦਾ ਕਬੀਰ ਇਹ ਤਾਂ ਜਾਏਗਾ ਕਪੜੇ ਮਾਰਗ ਲਾਏ ਚਾਹੇ ਕਾਲੀ ਦਾ ਪੁਜਾਰੀ ਬਣ ਜਾ ਚਾਹੇ ਜੰਡੀ ਦਾ ਪੁਜਾਰੀ ਬਣ ਚਾਹੇ ਗੁਰਮਤ ਦਾ ਪੁਜਾਰੀ ਬਣ ਜਾ ਚਾਹੇ ਮਨਮਤ ਦਾ ਪੁਜਾਰੀ ਬਣ ਜਾ ਚਾਹੇ ਮਨਮਤ ਦਾ ਭਗਤ ਬਣ ਜਾ ਚਾਹੇ ਗੁਰਮਤ ਦਾ ਭਗਤ ਜਾ ਸਰੀਰ ਜਾਊਗਾ ਦੋਹਾਂ ਦੇ ਵਿੱਚ ਕਹਿ ਸੰਬਤ ਕਰ ਸਾਧ ਕੇ ਕਹਿ ਹਰ ਕੇ ਗੁਣ ਗਾਏ ਜਦ ਤੱਕ ਤੇ ਸਾਧ ਦੇ ਮਗਰ ਲੱਗ ਜਾ ਹੋਈ ਸਾਧਾ ਜੇਲਾ ਬਣ ਜਾ ਇਹ ਹਰ ਗੁਣ ਦਾ ਹੈ ਇੱਥੇ ਹਰ ਗੁਣ ਗਾਉਣ ਵਾਸਤੇ ਕਹਿੰਦਾ ਜੇਲਾ ਨਹੀਂ ਬਣਨਾ ਪੈਂਦਾ ਤੇ ਜੇਲਾ ਨਹੀਂ ਬਣਨਾ ਪੈਂਦਾ ਜੇ ਲੱਗੀ ਦੇ ਸਾਰੇ ਬਰਾਬਰ ਨੇ ਇੱਥੇ ਨਹੀਂ ਕੋਈ ਕਿਸੇ ਚਿੱਲਾ ਹੁੰਦਾ ਸਵਸਤ ਆਥ ਬਾਣੀ ਬ੍ਰਹਮਾਉ ਸਵਸਤ ਆਥ ਸੁਅਸਤ ਅਸਤ ਹੁੰਦਾ ਹੈ ਛਿਪ ਜਾਣਾ ਸੂਰਜ ਅਸਤ ਹੋ ਗਿਆ ਅਸਤ ਹੋਣਾ ਛਿਪ ਜਾਣਾ ਹੁੰਦਾ ਸੁਅਸਤ ਜਿਹੜਾ ਅਸਤ ਹੋਣਾ ਨਾ ਮੰਨਦਾ ਇਹ ਚੰਦਰਮਾ ਨਾ ਇਹਦੇ 'ਚ ਲਾਈਟ ਹੈ ਇਹ ਅਸਤ ਕਦ ਹੁੰਦਾ ਜਦੋਂ ਬਾਹਰ ਨਹੀਂ ਝਾਕਦਾ ਚੰਦਰਮੇ ਦੀ ਲਾਈਟ ਜੇ ਬਾ ਆਪਣੇ ਕੰਨ ਨੂੰ ਆਇਆ ਨੂੰ ਝਾਕਦਾ ਨਾ ਚੰਦਰਮਾ ਜਿੰਨਾ ਚ ਜੇ ਚੰਦਰਮਾ ਅਸਤ ਹੋ ਜਾਂਦਾ ਛੁਪ ਜਾਂਦਾ ਮਨ ਛੁਪ ਜਵੇ ਇਹ ਸੁਣਨ ਚ ਲੁਕ ਜਵੇ ਇਹ ਮਨ ਸੁਣਨਾ ਲੁਕਾ ਲੁਕਣ ਦਾ ਨਾ ਅਸਤ ਹੋਣਾ ਅਸਤ ਹੋਣਾ ਮਨ ਦੀ ਖਤਮ ਉਹ ਜਦ ਸੂਰਜ ਡੁੱਬ ਗਿਆ ਆਪਣੇ ਵਾਸਤੇ ਤਾਂ ਖਤਮ ਹੈ ਨਾ ਹੋ ਆਪਾਂ ਉਹਨੂੰ ਅਸਤ ਲੈ ਲੈਨੇ ਆ ਚੰਦਰਮਾ ਛੁਪ ਗਿਆ ਅਸਤ ਹੋ ਗਿਆ ਸਾਡੇ ਵਾਸਤੇ ਤਾਂ ਹੈ ਨਹੀਂ ਸਾਡੇ ਵਾਸਤੇ ਲੁਕ ਗਿਆ ਉਹ ਇਹ ਆਪਣੇ ਮੂਲ ਚ ਸਮਾਉਂਦਾ ਨਾ ਜਦ ਮਨ ਇਹ ਮੂਲ ਚ ਅਸਤ ਹੋ ਸਕਦਾ ਸੋ ਅਸਤ ਬਹੁਤ ਅਸਤ ਕਈ ਵਾਰ ਹੁੰਦਾ ਹੈ ਸੌ ਜਾਂਦਾ ਜਦ ਵੀ ਅਸਤ ਹੁੰਦਾ ਮਰ ਜਾਂਦਾ ਜਦ ਵੀ ਅਸਤ ਹੁੰਦਾ ਬੇਹੋਸ਼ ਹੁੰਦਾ ਜਦ ਵੀ ਅਸਤ ਹੁੰਦਾ ਪਰ ਅਸਲੀ ਅਸਤ ਵਧੀਆ ਅਸਤ ਕੀ ਹੈ ਆਪਣੇ ਮੂਲ ਚ ਸਮਝ ਲੈ ਮੂਲ ਚ ਕਿਵੇਂ ਸਮਝ ਲੈ ਸੂਰਜ ਚੜਿਆ ਹੋਵੇ ਚੰਦਰਮਾ ਵੀ ਹੋਵੇ ਸਮਾਇਆ ਹੋਇਆ ਵਿੱਚ ਚੰਦਰਮਾ ਪਹਿਲਾਂ ਆਪਣੀ ਅੱਖ ਨਾਲ ਆਪਣੀ ਸ਼ਕਤੀ ਨਾਲ ਆਪਣੀ ਬੁੱਧੀ ਨਾਲ ਜ਼ਮੀਨ ਨੂੰ ਦੇਖ ਰਿਹਾ ਫਿਰ ਆਪਣੀ ਲਾਈਟ ਨਾਲ ਦੇਖ ਰਿਹਾ ਨਾ ਫਿਰ ਸੂਰਜ ਦੀ ਲਾਈਟ 'ਚ ਜ਼ਮੀਨ ਨੂੰ ਦੇਖ ਰਿਹਾ ਜਿਵੇਂ ਮਾਇਆ ਨੂੰ ਖੋਜ ਰਹੇ ਨੇ ਸਾਇੰਸਦਾਨ ਆਪਣੀ ਬੁੱਧੀ ਨਾਲ ਖੋਜ ਰਹੇ ਨੇ ਗੁਰਮੁਖ ਆਪਣੀ ਬੁੱਧੀ ਨਾਲ ਨਹੀਂ ਖੋਜਦੇ ਮਾਇਆ ਨੂੰ ਗੁਰਮੁਖ ਜਿਹੜਾ ਕ੍ਰੀਏਟਰ ਹੈ ਜਿਹਦੇ ਮਾਇਆ ਰਚੀ ਹੈ ਉਹਨੂੰ ਖੋਜ ਲੈਂਦੇ ਨੇ ਕ੍ਰੀਏਸ਼ਨ ਨੂੰ ਨਹੀਂ ਖੋਜਦੇ ਸਾਇੰਸ ਕ੍ਰੀਏਸ਼ਨ ਨੂੰ ਖੋਜਦੀ ਹੈ ਮਾਇਆ ਨੂੰ ਖੋਜਦੀ ਹੈ ਗੁਰਮੁਖ ਕ੍ਰੀਏਟਰ ਨੂੰ ਖੋਜਦਾ ਹੁਕਮ ਨੂੰ ਖੋਜਦਾ ਹੁਕਮ ਨੂੰ ਬੁਝਦਾ ਅਜਾ ਕ੍ਰੀਏਟਰ ਨੂੰ ਬੁਝ ਲਿਆ ਮਾਇਆ ਦਾ ਸਾਰੇ ਭੇਦ ਉਹ ਤੋਂ ਲੈ ਲੈਂਦੇ ਨੇ ਉਹ ਤਾਂ ਲੈ ਲੈਂਦੇ ਨੇ ਭੇਦ ਜਿਹਨੇ ਮਾਇਆ ਬਣਾਈ ਹੈ ਖੋਜਣ ਦੀ ਲੋੜ ਨਹੀਂ ਰਹਿੰਦੀ ਫਿਰ ਨਾਨਕ ਨੇ ਜੋ ਕੁ ਦੱਸਿਆ ਖੋਜ ਕੇ ਥੋੜੀ ਦੱਸਿਆ ਜੋ ਵੀ ਕੋ ਦੱਸਿਆ ਹੈ ਮਾਇਆ ਦੀ ਖੋਜ ਮਾਇਆ ਦੀ ਖੋਜ ਮਾਇਆ ਦੀ ਖੋਜ ਕੀਤੀ ਨਹੀਂ ਕੋਈ ਲਵਾੜ ਨਹੀਂ ਥੀ ਨਹੀਂ ਉਹਨਾਂ ਕੋਲ ਕਿਵੇਂ ਦੱਸਿਆ ਕ੍ਰੀਏਟਰ ਨਾਲ ਜੁੜ ਗਏ ਜਾਂ ਕ੍ਰੀਏਟਰ ਨਾਲ ਜੁੜ ਗਏ ਜੋ ਮੰਗਦਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਜੇ ਲੋੜ ਪਈ ਜਿਹੜੇ ਗਿਆਨ ਦੀ ਲੈ ਲਿਆ ਬੇਲੋੜਾ ਉਹਨਾਂ ਨੇ ਇਹ ਜਾ ਗਿਆਨ ਨਹੀਂ ਲਿਆ ਜਾਂ ਇਹਨਾਂ ਨੇ ਪੰਗਾ ਲੈ ਲਿਆ ਬਣਾ ਲੈ ਬਿਨਾਸ਼ ਦਾ ਸਮਾਨ ਸੰਸਾਰ ਦੇ ਵਿਨਾਸ਼ ਦਾ ਸਮਾਨ ਬਣਾ ਲਿਆ ਇਹ ਮੰਗਿਆ ਨਾ ਪਰਮੇਸ਼ਰ ਤੇ ਦੇਵਤਾ ਨੇ ਹੁਣ ਡਰਦੇ ਫਿਰਦੇ ਨੇ ਕਿਉਂ ਮੰਗਿਆ ਸੀ ਕਿਉਂ ਮੰਗਿਆ ਸੀ ਨਾ ਮੰਗਦੇ ਮੰਗਿਆ ਸੀ ਕਿਸੇ ਵਾਸਤੇ ਗੱਲ ਪੈ ਗਿਆ ਆਪਣੇ ਲੋਕ ਬੰਬ ਬਣਾਉਂਦੇ ਨੇ ਉੱਥੇ ਚਲੇ ਜਾਂਦੇ ਨੇ ਆਪੇ ਮਰ ਜਾਂਦੇ ਨੇ ਬਣਾਉਂਦੇ ਬਣਾਉਂਦੇ ਆਪਣੇ ਵਾਸਤੇ ਤਾਂ ਬਣਾਉਂਦੇ ਨਹੀਂ ਹੁੰਦੇ ਬਣਾਉਂਦੇ ਤਾਂ ਕਿਸੇ ਵਾਸਤੇ ਨੇ ਪਰ ਉਹ ਤਾਂ ਉੱਥੇ ਚੱਲ ਗਿਆ ਕੋਲ ਬੈਠਣ ਵਾਲੇ ਵੀ ਮਰ ਗਏ ਇਹਦਾ ਕੀ ਭਰੋਸਾ ਕਿੱਥੇ ਚੱਲ ਜਾਣਾ ਜੇ ਉੱਥੇ ਪਏ ਚੱਲ ਜਾਣ ਜਿੱਥੇ ਜਿੱਥੇ ਪਏ ਨੇ ਫਿਰ ਕਿਹਦਾ ਨੁਕਸਾਨ ਹੋਇਆ ਗਾਹਾਂ ਨੂੰ ਕੀ ਹੋਣਾ ਇਹਦਾ ਕੀ ਪਤਾ ਤੁਹਾਨੂੰ ਇੱਥੋਂ ਮਾਰ ਖਾਂਦਾ ਜੇ ਤੈਨੂੰ ਫਿਊਚਰ ਦਾ ਪਤਾ ਹੀ ਨਹੀਂ ਤੂੰ ਇਹ ਜੇ ਪੰਗੇ ਕਿਉਂ ਲੈਣਾ ਥੋੜੀ ਬੁੱਧੀ ਵਾਲਾ ਦਾ ਕੰਮ ਹੈ ਪੂਰਨ ਬੁੱਧਾ ਭਗਤਾਂ ਦੀ ਰਾਹ ਨਹੀਂ ਪਏ ਇਹ ਵਿਨਾਸ਼ ਦਾ ਰਸਤਾ ਉਹ ਵਿਕਾਸ ਦੇ ਰਸਤੇ ਪਏ ਨੇ ਵਿਕਾਸ ਦਾ ਰਸਤਾ ਗਿਆਨ ਪ੍ਰਚੰਡ ਪ੍ਰਚੰਡ ਗਿਆਨ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਪ੍ਰਚੰਡ ਤੇ ਨਾਦ ਵਿਨੋਦ ਕੋੜ ਅਨੰਦ ਉਹ ਇਸ ਇਹ ਰਸਤਾ ਹੈ ਇਹਦੇ ਆਖਰ ਜਾਉਣਾ ਨਾ ਹੈ ਸਵਸਤ ਗਿਆਨ ਉਹਨਾਂ ਕੋ ਜ਼ਿਆਦਾ ਹੈ ਨਾ ਨੂੰ ਪਰ ਉਹਦਾ ਮਿਸਯੂਜ਼ ਨਹੀਂ ਕੀਤਾ ਇਹ ਗਿਆਨ ਦਾ ਮਿਸਯੂਜ਼ ਕਰਦੇ ਨੇ ਗਿਆਨ ਜ਼ਿਆਦਾ ਹੈ ਮਿਸਯੂਜ਼ ਨਹੀਂ ਕੀਤਾ ਤੇ ਮਿਸਯੂਜ਼ ਹੈ ਕਿਸੇ ਨੂੰ ਮਾਰਨ ਵਾਸਤੇ ਕਿਸੇ ਨੂੰ ਕਾਬੂ ਕਰਨ ਵਾਸਤੇ ਆਪਾਂ ਉਹ ਗਿਆਨ ਦਾ ਇਸਤੇਮਾਲ ਕਰੀਏ ਉਹ ਗਿਆਨ ਦਾ ਇਸਤੇਮਾਲ ਪਰਪਕਾਰ ਵਾਸਤੇ ਕਰੀਏ ਜੇ ਕਿਸੇ ਕੋ ਪੈਸਾ ਉਹਦੇ ਪਰਪਕਾਰ ਕਰੋ ਜੇ ਕਿਸੇ ਗਿਆਨ ਅੰਦਰ ਪਰਪਕਾਰ ਕਰੋ ਇਹ ਵੀ ਤਾਂ ਕਰ ਸਕਦੇ ਹੋ ਹੂੰ ਸਵਸਤ ਆਤ ਬਾਣੀ ਬ੍ਰਹਮੋ ਸਵਸਤ ਸਵਸਤ ਸੁ ਅਸਤ ਸੁ ਅਲੱਗ ਅਸਤ ਅਲੱਗ ਜਿਹੜਾ ਇਹਦਾ ਮਰਨਾ ਐਸੀ ਮਰਨੀ ਜੇ ਮਰੇ ਬਾਹਰ ਨਾ ਮਰਨਾ ਓਏ ਇਹਦਾ ਮਰਨਾ ਅਸਤ ਹੋਣਾ ਸ੍ਰੇਸ਼ਟ ਮਰਨਾ ਕੀ ਹੈ ਇਹਦਾ ਛੁਪਣਾ ਬੰਦਾ ਕਿਵੇਂ ਮਰੂਗਾ ਬਾਣੀ ਬਰਮਾ ਗੁਰਬਾਣੀ ਨਾਲ ਮਰੂ ਜਿਹੜੀ ਮੌਤ ਗੁਰਬਾਣੀ ਨੇ ਦਸੀ ਹੈ ਨਾ ਇਹ ਜੋ ਖੋਜ ਲੋ ਇਸ ਮੌਤ ਇਹ ਗੁਰਬਾਣੀ ਮਾਰ ਸਕਦੀ ਹੈ ਮਨ ਨੂੰ ਉਹ ਮਾਰਦੀ ਨਹੀਂ ਸ਼ੁੱਧ ਕਰਦੀ ਹੈ ਮਨ ਨੂੰ ਇਹਦਾ ਸੁਭਾਅ ਜਿਹੜਾ ਗੰਦਾ ਸੁਭਾਅ ਹੈ ਨਾ ਇਹਦਾ ਕਿਸੇ ਨੂੰ ਮਾਰਨ ਦਾ ਸੁਭਾਅ ਹੈ ਹੁਣ ਇਹਦਾ ਦੂਜਿਆਂ ਨੂੰ ਮਾਰਨ ਦਾ ਸੁਭਾਅ ਹੈ ਕਿਉਂਕਿ ਇਹਦੇ ਵਿਰੋਧੀ ਨੇ ਵਿਰੋਧੀਆਂ ਨੂੰ ਮਾਰਨ ਦਾ ਸੁਭਾਅ ਹੈ ਜਿਹਦਾ ਵਿਰੋਧੀ ਕੋਈ ਨਹੀਂ ਹੈ ਬੈਰੀ ਕੋਈ ਨਹੀਂ ਰਹਿੰਦਾ ਫਿਰ ਉਹ ਆਪਣੇ ਆਪ ਨੂੰ ਮਾਰਦਾ ਆਪਣੇ ਹਉਮੈ ਨੂੰ ਮਾਰਦਾ ਹੈ ਆਪਣੇ ਅੰਦਰੋਂ ਲੋਭ ਨੂੰ ਮਾਰਦਾ ਹੈ ਆਪਣੇ ਅੰਦਰੋਂ ਕ੍ਰੋਧ ਨੂੰ ਮਾਰਦਾ ਹੈ ਤਾਂ ਹੀ ਬੈਰ ਵਿਰੋਧ ਤੋਂ ਮੁਕਤ ਹੋਊ ਅਸਲ ਇਹਨਾਂ ਚੀਜ਼ਾਂ ਨੂੰ ਮਾਰਨਾ ਹੀ ਮਨ ਦੀ ਮੌਤ ਇਹ ਮਨ ਦੀਆਂ ਇੱਛਾ ਮਨ ਦੇ ਵਿੱਚ ਇੱਛਾ ਹੀ ਨਹੀਂ ਕੋਈ ਫਿਰ ਇਹ ਗੁਰਬਾਣੀ ਦੀ ਸਿੱਖਿਆ ਨਾਲ ਮਰਨਗੀਆਂ ਚੀਜ਼ਾਂ ਇਹਨੂੰ ਇਹ ਮਨ ਦਾ ਮਰਨਾ ਕਹਿੰਦੇ ਆ ਅਸੀਂ ਇਹੀ ਸੋ ਅਸਤ ਹੈ ਅਸਤ ਹੋ ਜਾਣਾ ਮਨ ਨੇ ਮਨ ਦਾ ਅਸਤਿਤਵ ਖਤਮ ਹੋ ਜਾਣਾ ਮਨ ਦਾ ਅਸਤਿਤਵ ਨਹੀਂ ਰਿਹਾ ਹੁਣ ਸਮਾ ਗਿਆ ਨਾ ਜੋਤੀ ਜੋਤ ਮਿਲੀ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ ਰਾਮ ਸੰਪੂਰਨ ਹੋ ਗਿਆ ਇੱਕ ਥਾਂ ਹੋ ਗਿਆ ਬਸ ਆਥ ਬਾਣੀ ਬ੍ਰਹਮੋ ਆਥ ਬਾਣੀ ਪਰਮਾਉ ਇਹਦੇ ਵਿੱਚ ਆ ਜੋ ਗਿਆਨ ਹੈ ਆਥ ਦਾ ਮਤਲਬ ਹੁੰਦਾ ਗਿਆਨ ਨਾਮ ਅਰਥਕ ਧਨ ਨਾਮ ਧਨ ਜੋ ਨਾਮ ਧਨ ਹੈ ਜੋ ਇਹਦੇ ਵਿੱਚ ਗੁਰਬਾਣੀ ਚ ਇਹਦੇ ਨਾਮ ਮਨ ਨੇ ਮਰਨਾ ਇਹ ਦਵਾਈ ਹੈ ਇਹਦੇ ਮਰਨ ਦੀ ਇਹਦਾ ਅਸਤਤਵ ਖਤਮ ਕਰਨ ਦੀ ਬਾਣੀ ਪਰਮਾਉ ਸਤਿ ਤੋਂ ਸੁਹਾਣ ਸਦਾ ਮਨ ਚਾਉ ਫਿਰ ਆ ਬ੍ਰਹਮ ਬਾਣੀ ਗੁਰਬਾਣੀ ਬਰਮਾਉ ਹਾਂ ਬ੍ਰਹਮ ਬਾਣੀ ਕਹਿੰਦੇ ਨੇ ਬ੍ਰਹਮ ਦੇ ਥਰੂ ਆਈ ਹੋਈ ਬਾਣੀ ਹੈ ਨਾ ਬ੍ਰਹਮ ਦੇ ਥਰੂ ਆਈ ਹੋਈ ਹੈ ਨਾ ਤੁਰਕੀ ਬਾਣੀ ਹੈ ਨਾ ਇਹ ਤੁਰਕੀ ਬਾਣੀ ਉਹ ਆਈ ਹੋਈ ਹੈ ਨਾ ਇਹ ਇਹ ਤਾਂ ਗੁਰਬਾਣੀ ਦਾ ਉਹਦਾ ਰੂਪ ਹੈ ਅਸਲ ਤਾਂ ਉਹੀ ਬਾਣੀ ਹੈ ਨਾ ਸਤ ਸੁਹਾਨ ਸਦਾ ਮਨ ਚਾਹ ਫੇਰ ਸੱਚ ਜਿਹੜਾ ਹੈਗਾ ਉਹ ਸਾਨੂੰ ਸੁਹਾਵਣਾ ਲੱਗਦਾ ਵਰਨਾ ਸੱਚ ਨਹੀਂ ਸੁਹਾਵਣਾ ਲੱਗਦਾ ਆਦਮੀ ਨੂੰ ਸੱਚ ਨਹੀਂ ਜਿੰਨਾ ਜਰ ਮਨ ਮਰਦਾ ਨਹੀਂ ਸੱਚ ਨਹੀਂ ਚੰਗਾ ਲੱਗਦਾ ਜਿੰਨਾ ਜਰ ਵਕਾਰ ਮਰਦੇ ਨਹੀਂ ਸੱਚ ਨਹੀਂ ਚੰਗਾ ਲੱਗਦਾ ਸੱਚ ਨਾਲੇ ਪੰਗਾ ਵਕਾਰਾਂ ਦਾ ਸੱਚ ਦਾ ਵਿਕਾਰਾਂ ਨਾਲ ਪੰਗਾ ਇਸ ਕਰਕੇ ਗੁਰਦੁਆਰਿਆਂ 'ਚ ਸੱਚ ਦਾ ਪ੍ਰਚਾਰ ਨਹੀਂ ਹੋ ਸਕਦਾ ਜਿੰਨਾ ਜਰ ਲੋਭੀ ਨੇ ਉੱਥੇ ਜਿੰਨਾ ਜਰ ਮੋਹ ਆ ਉਹਨਾਂ ਤੇ ਹਾਵੀ ਹੈ ਸੱਚ ਦਾ ਪ੍ਰਚਾਰ ਨਹੀਂ ਕਰ ਸਕਦਾ ਉਹਨਾਂ ਨੂੰ ਬੜੀ ਸ਼ਰਮ ਆਉਂਦੀ ਹੈ ਰੋਜ਼ ਕਰਦੇ ਉਂਗਲੀ ਉਠਾਣ ਗਈ ਉਹਨਾਂ ਤੇ ਕਿ ਤੁਸੀਂ ਕਿਉਂ ਨਹੀਂ ਬਦਲੇ ਵੀ ਜਵਾਬ ਦੇਣਾ ਬੁੱਕ ਕਿਉਂ ਨਹੀਂ ਬਦਲੇ ਲੋਕ ਤਾਂ ਬਦਲ ਨਾ ਬਦਲ ਕਹਿਣ ਵਾਲਾ ਕਿਉਂ ਨਾ ਬਦਲੇ ਬੋਲਣ ਵਾਲਾ ਕਿਉਂ ਨਾ ਬਦਲੇ ਉਂਗਲੀ ਉਠਾਉਣਾ ਅਵਰ ਉਪਦੇਸ਼ਾ ਆਪਣਾ ਕਰ ਕਹਿੰਦੇ ਦੂਜੇ ਨੂੰ ਉਪਦੇਸ਼ ਕਰਦੇ ਆਪ ਤੁਸੀਂ ਕਰਦੇ ਨਹੀਂ ਆਪਤ ਜਾਪਤ ਜਨਮ ਮਰ ਥਾਂ ਥਾਂ ਤੇ ਬਾਣੀ ਨੇ ਬਿੰਨਿਆ ਪਿਆ ਮਨ ਕਿਸੇ ਪਾਸੇ ਨਹੀਂ ਹਿਲ ਸਕਦਾ ਕਿੰਨਾ ਅਜਰ ਕਰ ਜਾਂਦੇ ਜਿੰਨਾ ਅਜਰ ਹੋਇਆ ਇਹਨਾਂ ਨੇ ਕਰ ਲਿਆ ਜਿੰਨਾ ਚਿਰ ਸੱਚ ਪ੍ਰਗਟ ਨਹੀਂ ਹੋਇਆ ਸੱਚ ਨੇ ਆਪਣੇ ਆਪ ਨੂੰ ਪ੍ਰਗਟ ਨਹੀਂ ਕੀਤਾ ਸੱਚ ਨੂੰ ਕੋਈ ਨਹੀਂ ਪ੍ਰਗਟ ਕਰ ਸਕਦਾ ਐਵੇਂ ਭਲੇਖਾ ਸੱਚ ਆਪਣੀ ਮਰਜ਼ੀ ਨਾਲ ਪ੍ਰਗਟ ਹੁੰਦਾ ਥੋੜਾ ਕਿਸੇ ਦੇ ਜੁਮੇ ਭੰਜ ਹੋਵੇ ਉਹਦਾ ਠੋੜਾ ਬਣੇ ਕਬੀਰ ਦੇ ਜਿਵੇਂ ਠੋੜਾ ਬਣਦਾ ਸੱਚ ਸ਼ਕਤੀਸ਼ਾਲੀ ਹੈ ਸੱਚ ਸਭਨਾ ਦਾ ਫਿਰ ਉਹਦੀ ਮਰਜ਼ੀ ਹੈ ਜਿਹਦੇ ਮਰਜ਼ੀ ਸਿਰ ਤੇ ਹੱਥ ਰੱਖ ਲਵੇ ਉਹ ਬੰਦੇ ਦਾ ਤਾਂ ਉਹਨੇ ਠੋੜਾ ਹੀ ਲੈਣਾ ਹੁੰਦਾ ਬੰਦਾ ਬੰਦਾ ਕੀ ਕਰ ਸਕਦਾ ਜੀ ਮਰਜ਼ੀ ਪ੍ਰਗਟ ਹੋ ਜਵੇ ਉਹਨੂੰ ਕੋਈ ਰੋਕ ਦੂ ਆਪਣੀ ਮਰਜ਼ੀ ਨਾਲ ਪ੍ਰਗਟ ਹੁੰਦਾ ਉਹਨੂੰ ਪਤਾ ਹੁੰਦਾ ਹਾਲਾਤ ਵੀ ਆ ਟਾਈਮ ਹੈ ਪ੍ਰਗਟ ਹੋਣ ਦਾ ਉਹ ਆਪਣੇ ਪ੍ਰੋਗਰਾਮ ਨਾਲ ਆ ਰਿਹਾ ਨਾ ਪਿੱਛੋਂ ਉਹਦਾ ਪ੍ਰੋਗਰਾਮ ਹੈ ਜੋ ਜਦ ਪ੍ਰਗਟ ਹੁੰਦਾ ਉਹ ਸਾਈਡਾਂ ਤੇ ਉਹਨੇ ਆਪਣੀਆਂ ਫੌਜਾਂ ਲਾਈਆਂ ਹੁੰਦੀਆਂ ਕੀ ਕੀ ਪੈਦਾ ਕੀਤਾ ਹੈ ਤਾਂ ਉਹਨੂੰ ਪਤਾ ਹੁੰਦਾ ਇੱਕ ਸੀਐਨਸੀ ਬੈਠਾ ਦਿੱਲੀ ਜੰਗ ਬਾਹਰ ਹੋ ਰਹੀ ਹੈ ਫੌਜਾਂ ਕਿਸੇ ਨੂੰ ਨਹੀਂ ਪਤਾ ਵੀ ਅਸੀਂ ਕੀ ਕਰਨ ਜਾ ਰਹੇ ਹਾਂ ਕੱਲੀ ਕੱਲੀ ਕੰਪਨੀ ਕਿਸੇ ਨੂੰ ਨਹੀਂ ਪਤਾ ਉਹ ਕੱਲਾ ਹੀ ਪਿੱਛੇ ਬੈਠਾ ਕਿਹੜਾ ਉਹਨੇ ਕੱਲੇ ਨੇ ਪਾਉਣਾ ਉਹ ਤਾਂ ਪਿੱਛੇ ਬੈਠਾ ਫੌਜਾਂ ਨੂੰ ਕੀ ਪਤਾ ਫੌਜਾਂ ਨੂੰ ਆਪਣਾ ਪਤਾ ਮੈਂ ਕਿ ਕਿਹੜੇ ਮੋਰਚੇ ਤੇ ਮੈਂ ਗਾ ਕੀ ਕਰਨਾ ਆਪ ਤੇ ਬਿਨਾ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਬੰਦੇ ਨੂੰ ਸਾਰੀ ਪਲਾਨ ਪਲਾਨਿੰਗ ਉਹਦੀ ਆਪਣੀ ਹੈ ਸੰਸਾਰ ਦੀ ਦੋਹਾਂ ਸਰਿਆਂ ਦਾ ਆਪ ਸੁਆਮੀ ਹੈ ਖਲਾਫ ਵਾਲੇ ਵੀ ਉਹਦੇ ਹੀ ਨੇ ਦੂਏ ਵੀ ਉਹਦੇ ਹੀ ਨੇ ਤਾਂ ਤਮਾਸ਼ਾ ਤਮਾਸ਼ਾ ਦਾ ਦੋ ਹੱਥਾਂ ਮੇਰਾ ਤਾਂ ਹੁੰਦਾ ਹੀ ਨਹੀਂ ਹੈ ਹਾਂਜੀ ਸਤ ਸੁਹਾਨ ਸਦਾ ਮਨ ਚਾਉ ਸਤ ਸੁਹਾਨ ਸਦਾ ਮਨ ਚਾਉ ਫੇਰ ਸੱਚੇ ਨੂੰ ਸੁਹਾਵਣਾ ਲੱਗਦਾ ਮਨ ਨੂੰ ਉਹਨਾਂ ਚਿਰ ਨਹੀਂ ਲੱਗਦਾ ਜਿੰਨਾ ਚਿਰ ਆਪਣਾ ਇਹਨੂੰ ਗੁਣ ਨਹੀਂ ਭਗਤੀ ਗੁਣ ਨਹੀਂ ਕਰਦੀ ਗੁਰਮਤ ਦਾ ਤੇ ਪ੍ਰਭਾਵ ਨਹੀਂ ਪੈਂਦਾ ਅਰ ਮਨ ਦਾ ਅਸਤਿਤਵ ਖਤਮ ਨਹੀਂ ਹੁੰਦਾ ਮਨ ਆਪਣੇ ਆਪ ਨੂੰ ਮਰਨਾ ਕਬੂਲ ਨਹੀਂ ਕਰ ਲੈਂਦਾ ਮਰਨ ਕਬੂਲ ਤਾਂ ਹੀ ਲਿਖਿਆ ਨਾ ਮਨ ਮਰ ਨਹੀਂ ਜਾਂਦਾ ਫਿਰ ਇਹਨੂੰ ਸਤ ਸੁਹਾਵਣਾ ਲੱਗਦਾ ਸੁਖਦਾਇਕ ਲੱਗਦਾ ਔਰ ਸਦਾ ਹੀ ਸੱਚ ਦਾ ਚੋ ਬਣਿਆ ਰਹਿੰਦਾ ਮਨ ਵਿੱਚ ਸੱਚ ਦੀ ਪ੍ਰਾਪਤੀ ਦਾ ਗੁਰਮਤਿ ਦੀ ਗਿਆਨ ਦੀ ਪ੍ਰਾਪਤੀ ਦਾ ਚੋ ਬਣਿਆ ਰਹਿੰਦਾ ਇੱਕ ਫਿਰ ਇਹਨੂੰ ਸੁਹਾਵਣਾ ਲੱਗਦਾ ਹੁਣ ਜੇ ਸੱਚ ਸੁਣ ਵੀ ਲਵੇ ਜਿਹੜੇ ਹੁਣ ਗੁਰਮਤ ਤੋਂ ਵਿਰੋਧੀ ਕੁਝ ਕਰ ਰਹੇ ਨੇ ਸੰਸਾਵਾ ਬਣੀਆਂ ਹੋਈਆਂ ਨੇ ਉਹਨਾਂ ਨੂੰ ਜੇ ਦੱਸੇ ਵੀ ਇਹ ਵਿਰੋਧੀ ਆ ਉਹਨਾਂ ਦੇ ਵਿੱਚੋਂ ਲੜਨਾ ਉਹ ਸੱਚ ਵਿੱਚੋਂ ਮਾ ਲੜਨਾ ਉਹਨਾਂ ਨੇ ਕਿਉਂਕਿ ਉਹਨਾਂ ਨੇ ਕਹਿਣਾ ਸਾਡੇ ਹੰਕਾਰ ਨਾਲ ਸੱਟ ਪੈਂਦੀ ਉਹ ਤਾਂ ਮੰਨਦੇ ਨੇ ਅਸੀਂ ਜੋ ਕਰ ਰਹੇ ਠੀਕ ਹੈ ਜੇ ਗੁਰਮਤ ਤੇ ਗੁਰਮਤ ਨੂੰ ਬਿਨਾਂ ਸਮਝੇ ਤਾਂ ਕੀਤਾ ਉਹਨਾਂ ਨੇ ਆਪਣੀ ਮਰਜ਼ੀ ਨਾਲ ਮਰਜ਼ੀ ਕਰਨ ਦੀ ਆਗਿਆ ਨਹੀਂ ਹੈ ਮਰਜ਼ੀ ਦਾ ਮਨਮੁਖਾਂ ਦੀ ਗੱਲ ਹੈ ਜੇ ਗੁਰਬਾਣੀ ਅਨਸਾਰ ਉਹਨੂੰ ਕਹੇ ਠੀਕ ਨਹੀਂ ਉਹਨਾਂ ਨੂੰ ਚੰਗਾ ਨਹੀਂ ਲੱਗਣਾ ਉਹਨੂੰ ਸੁਹਾਵਣਾ ਨਹੀਂ ਲੱਗਣਾ ਉਹਨਾਂ ਬਾਤੇ ਸੁਹਾਵਣਾ ਨਹੀਂ ਸੱਚ ਲੱਗਦਾ ਸੁਹਾਵਣਾ ਜਦ ਲੱਗਦਾ ਜਦ ਆਪਣੀ ਕੋਈ ਮਰਜ਼ੀ ਹੋ ਰਹੀ ਮੈਂ ਗੁਰਮਤ ਅਨੁਸਾਰ ਆਪਣਾ ਜੀਵਨ ਢਾਲਣਾ ਮੇਰੀ ਕੋਈ ਮਰਜ਼ੀ ਹੈ ਹੀ ਨਹੀਂ ਜਿਨ੍ਹਾਂ ਦੀ ਮਰਜ਼ੀ ਆਪਣੀ ਹੈ ਉਹਨਾਂ ਨੂੰ ਸੁਆਵਣੀ ਬਾਣੀ ਨਹੀਂ ਲੱਗਣੀ ਜਿਨ੍ਹਾਂ ਦੇ ਆਪਣੇ ਪਲੈਨਿੰਗ ਹੈ ਆਪਣੀ ਪਲੈਨਿੰਗ ਅਨੁਸਾਰ ਚੱਲਦੇ ਨੇ ਗੁਰਮਤ ਨੂੰ ਫਰਾਉਣ ਉਹਨਾਂ ਨੂੰ ਚੰਗਾ ਲੱਗਣਾ ਕਿ ਉਹਨਾਂ ਦੀ ਸਾਰੀ ਪਲੈਨਿੰਗ ਘਟਾਈ ਜਾਣੀ ਹੈ ਤਾਂ ਢਾ ਕੇ ਆਪਣੇ ਨੂੰ ਮੰਨਣ ਸਾਰੀ ਨੂੰ ਜਿਹੜਾ ਜਦੋਂ ਆਪਣੇ ਨੂੰ ਢਾਉਂਦੇ ਹੀ ਨਹੀਂ ਉਹਦਾ ਜਿਹੜੀ ਚੰਗਾ ਹੈ ਛੱਡਿਆ ਹੀ ਨਹੀਂ ਗੁਰੂ ਘਰ ਦੇ ਵਿੱਚ ਹੁੰਦੇ ਹੋਏ ਨਹੀਂ ਛੱਡਿਆ ਜਿਹਨਾਂ ਨਹੀਂ ਛੱਡਿਆ ਸ੍ਰੀ ਚੰਦ ਨੇ ਛੱਡਤਾ ਸੀ ਰਾਮ ਰਗਿਆ ਨੇ ਛੱਡਤਾ ਸੀ ਧੀਰਮਲੀਆ ਨੇ ਛੱਡਤਾ ਸੀ ਇਹ ਨਹੀਂ ਛੱਡਦੇ ਹੁੰਦੇ ਕਬੂਸ ਵੇਲਾ ਵਕਤ ਕਵਣ ਕਵਣ ਥਿੱਤੀ ਕਵਣ ਵਾਰ ਕਵਣ ਸੁਬੇਲਾ ਉਹ ਸ਼ੁਭ ਵੇਲਾ ਕਦੋਂ ਸੀ ਕਾਸੀ ਸੁਬੇਲਾ ਹੈ ਨਾ ਸ਼ੁਭ ਸ਼ੁਭ ਵੇਲਾ ਕਦੋਂ ਸ਼ੁਭ ਕਰਦੇ ਨੇ ਸ਼ੁਭ ਵੇਲੇ ਕਰਦੇ ਨੇ ਨਾ ਲੋਕ ਮਤਲਬ ਸਾਰੇ ਫੱਟੀ ਪੋਜ ਦੇਣੀ ਹੈ ਜੋਤ ਤੇ ਦੀ ਅਰ ਪੰਡਤਾਂ ਦੀ ਫੱਟੀ ਪੋਜਾਣੀ ਕਵਣ ਸੁਬੇਲਾ ਵਕਤ ਕਵਣ ਉਹ ਵਕਤ ਕਹਿ ਲੋ ਚਲੋ ਉਹ ਵਕਤ ਕਹਿ ਲੈਂਦੇ ਨੇ ਮੁਸਲਮਾਨ ਮੁਸਲਮਾਨਾਂ ਨੂੰ ਵੀ ਕੱਢਦੇ ਨੇ ਨਜੂਮੀ ਵਕਤ ਕਬੜ ਕਬੜ ਥਿਤ ਕਿਹੜੀ ਥਿਤ ਸੀ ਕਬੜ ਵਾਰ ਵਾਰ ਕਿਹੜਾ ਸੀ ਕਮਨ ਸੇ ਰੁੱਤੀ ਰੁੱਤ ਕਿਹੜੀ ਸੀ ਮਹਾ ਕਮਨ ਮਹੀਨਾ ਕਿਹੜਾ ਸੀ ਜਿਤ ਹੋਆ ਆਕਾਰ ਜਿੱਦਣ ਸ੍ਰਿਸ਼ਟੀ ਪੈਦਾ ਹੋਈ ਉਦੋਂ ਤੋਂ ਗਿਣੋ ਦਿਨ ਉਹ ਕਿਸੇ ਨੂੰ ਪਤਾ ਨਹੀਂ ਤੇ ਫਿਰ ਆ ਹੁਣ ਤੁਸੀਂ ਜਿਹੜਾ ਬਣਾਇਆ ਕਾਹਦਾ ਬਣਾਇਆ ਕਿੱਥੋਂ ਸ਼ੁਰੂ ਕੀਤਾ ਤੁਸੀਂ ਸਨ ਕਿੱਥੋਂ ਸ਼ੁਰੂ ਕੀਤੇ ਨੇ ਅਰੇ ਘੋਰ ਧਿਆਨ ਹੈ ਤੇ ਕਿ ਸ੍ਰਿਸ਼ਟੀ ਜਦ ਪੈਦਾ ਹੋਈ ਆਦਮੀ ਨਹੀਂ ਪੈਦਾ ਹੋਇਆ ਆਦਮੀ 84 ਲੱਖ ਜੂਨ ਜਵਾਜ ਚ ਪੈਦਾ ਹੋਇਆ ਪਹਿਲਾਂ ਤਾਂ ਹੋਰੇ ਹੋਰ ਜੂਨਾਂ ਨੇ ਹਿੰਦੂ ਮਤ ਦੇ ਸ਼ਾਸਤਰ ਬੰਦ ਨੇ ਕੱਛ ਅਵਤਾਰ ਮੱਛ ਅਵਤਾਰ ਅਵਤਾਰ ਵੀ ਜਾਨਵਰ ਨੇ ਉਦੋਂ ਕਾਗਮ ਸੁੰਡ ਅਵਤਾਰ ਕਹੋ ਆਦਮੀ ਸਭ ਤੋਂ ਲਾਸਟ ਪੈਦਾ ਹੋਇਆ ਸੰਸਾਰ ਬਹੁਤ ਦੇਰ ਪਹਿਲਾਂ ਦਾ ਪੈਦਾ ਹੋਇਆ ਨਾ ਆਖਰੀ ਪੌੜੀ ਥੱਲੇ ਚੜ ਲਗੂ ਤਾਂ ਹੀ ਆਖਰੀ ਪੌੜੀ ਤੇ ਜਾਊ ਇਹ ਸਾਰੀਆਂ ਜੂਨਾ ਭੁਗਤ ਕੇ ਦਾ ਆਦਮੀ ਬਣੇ ਆਦਮੀ ਪਹਿਲਾਂ ਕਿਵੇਂ ਪੈਦਾ ਹੋ ਗਿਆ ਇੱਕ ਪਾਸੇ ਤਾਂ ਵਿਸ਼ਨੂੰ ਨੂੰ ਪਹਿਲਾਂ ਪੈਦਾ ਕਰੀ ਬੈਠੇ ਨੇ ਇੱਕ ਪਾਸੇ ਹੈ ਕਾਗਮ ਸੁੰਡ ਅਵਤਾਰ ਲਿਖੀ ਬੈਠੇ ਨੇ ਤੁਸੀਂ ਤਾਂ ਗੱਲਾਂ ਸੁਣੀਆਂ ਨਹੀਂ ਤੁਹਾਨੂੰ ਪਤਾ ਨਹੀਂ ਨਾ ਗੱਲ ਕੀ ਕਹਿ ਗਿਆ ਮੈਂ ਪਰ ਇੱਕ ਗੱਲ ਤਾਂ ਮੋਟੀ ਹੈ ਨਾ ਕਿ ਲੱਖ 84 ਜੋਨ ਸਵਾਈ ਮਾਨਸ ਗੋਬਰਮ ਦੀ ਵਡਿਆਈ ਇਸ ਪੌੜੀ ਤੇ ਨਾ ਝੁਕੇ ਆਇਆ ਜਾਏ ਦੁੱਖ ਪਾਣ ਤੇ ਆਖਰੀ ਪੌੜੀ ਤੇ ਖੜਿਆ ਨਾ ਬਾਕੀ ਪੌੜੀਆਂ ਚੜ ਕੇ ਨਹੀਂ ਆਏ ਕਈ ਜਨਮ ਤੇ ਉਪੀ ਕੀਟ ਪਤੰਗਾ ਕਈ ਜਨਮ ਕਾ ਜ਼ਮੀਨ ਕੋ ਰੰਗਾ ਉਹ ਜੁਨਾ ਨਹੀਂ ਭੁਗਤ ਕੇ ਆਏ ਪਸ਼ੂ ਪੰਛੀ ਬਿਰਖ ਅਸਥਾਵਰ ਬਹੁ ਵਿਧੀ ਜੋਨ ਭਰਮਿਓ ਅਤ ਭਾਰੀ ਉਹ ਜੁਨਾ ਭੁਗਤ ਕੇ ਨਹੀਂ ਆਏ ਫਿਰ ਆਦਮੀ ਪਹਿਲਾਂ ਸੀ ਆਦਮੀ ਸਭ ਤੋਂ ਬਾਅਦ ਚੜ੍ਹੇ ਸ੍ਰਿਸ਼ਟੀ ਪਹਿਲਾਂ ਹੋਏਗੀ ਸੀ ਆਦਮੀ ਨੇ ਆ ਕੇ ਦਿਨਾਂ ਦੋੜਾਂ ਦੀ ਰਜ਼ਾ ਦਾ ਬੁਲਾਇਆ ਜਾਨਵਰ ਤਾਂ ਲਾਉਂਦੇ ਹੀ ਨਹੀਂ ਆਦਮੀ ਨੇ ਸ਼ੁਰੂ ਕੀਤਾ ਤਾਂ ਜੋਤਿਸ਼ ਵਿਦਿਆ ਜਾਨਵਰਾਂ ਦੇ ਮੈਂ ਸੁਣੀ ਨਹੀਂ ਉਹਨਾਂ ਦੇ ਵੀ ਸਭ ਕੁਝ ਹੁੰਦਾ ਹੈ ਉਹਨਾਂ ਦੇ ਕੁਝ ਵੀ ਨਹੀਂ ਜਿੰਨੇ ਸਿਆਪੇ ਨੇ ਆਦਮੀ ਦੇ ਗੱਲ ਪਏ ਹੋਏ ਨੇ ਜਾਨਵਰਾਂ ਦੇ ਹੈ ਵੀ ਨਹੀਂ ਹਸਪਤਾਲ ਆਦਮੀ ਨੇ ਦਵਾਈਆਂ ਆਦਮੀ ਨੇ ਬਿਮਾਰੀਆਂ ਵੀ ਆਦਮੀ ਜਾਨਵਰਾਂ ਦੇ ਕੋਈ ਹਸਪਤਾਲ ਨਹੀਂ ਕੋਈ ਦਵਾਈਆਂ ਨਹੀਂ ਔਰ ਉਹਨੂੰ ਕੋਈ ਬਿਮਾਰੀ ਵੀ ਨਹੀਂ ਸ਼ਾਇਦ ਦਵਾਈਆਂ ਜੋ ਬਿਮਾਰੀਆਂ ਬਣੀਆਂ ਨੇ ਬਿਮਾਰੀ ਵਾਸਤੇ ਦਵਾਈ ਨਹੀਂ ਬਣੀ ਦਵਾਈਆਂ ਜੋ ਬਿਮਾਰੀਆਂ ਪੈਦਾ ਹੋਈਆਂ ਇਹ ਤਾਂ ਤੈ ਸਾਬਤ ਹੁੰਦਾ ਦਵਾਈਆਂ ਜਿੰਨੀਆਂ ਖਾਧੀਆਂ ਨੇ ਉਹਦੇ ਬਿਮਾਰੀਆਂ ਪੈਦਾ ਹੋਈਆਂ ਨੇ ਜਾਨਵਰ ਦਵਾਈਆਂ ਖਾਂਦੇ ਨਹੀਂ ਬਿਮਾਰੀਆਂ ਹੈ ਨਹੀਂ ਜਿੰਨੇ ਜਾਨਵਰਾਂ ਨੂੰ ਅਸੀਂ ਦਵਾਈਆਂ ਦਿੰਦੇ ਦੁੱਧ ਵਾਲਿਆਂ ਨੂੰ ਬਿਮਾਰੀਆਂ ਵਧ ਗਈਆਂ ਜਿਹੜੇ ਜੰਗਲੀ ਜਾਨਵਰ ਨੇ ਉਹਨਾਂ ਨੂੰ ਬਿਮਾਰੀਆਂ ਨਹੀਂ ਹੈ ਜੇ ਹੁੰਦੀਆਂ ਨੇ ਇਕੱਠੇ ਹੀ ਮਰ ਜਾਂਦੇ ਨੇ ਬਾਕੀ ਜਿਹੜੇ ਬਚ ਜਾਂਦੇ ਨੇ ਉਹਨਾਂ ਨੂੰ ਨਹੀਂ ਲੱਗਦੀ ਫਿਰ ਕਿਉਂਕਿ ਹਰ ਬਿਮਾਰੀ ਦਾ ਇਲਾਜ ਸਾਡੇ ਅੰਦਰ ਪਾਇਆ ਹੋਇਆ ਹੈ ਜਿਹਨੇ ਸਰੀਰ ਬਣਾਇਆ ਉਹਦੇ ਨਾਲ ਲੜਨ ਦੀ ਸ਼ਕਤੀ ਪਾਈ ਹੋਈ ਹੈ ਇਹਨੂੰ ਲੜਾਈ ਦੀ ਲੋੜ ਨਹੀਂ ਹੈ ਕਿਸੇ ਦੀ ਪਰ ਸਾਡਾ ਖਾਣ ਪੀਣ ਰਹਿ ਜਾਓਗੇ ਆਰਟੀਫੀਸ਼ੀਅਲ ਹੋ ਗਿਆ ਨਾ ਖਾਣ ਪੀਣ ਉਹਨਾਂ ਦਾ ਖਾਣ ਪੀਣ ਨੈਚੁਰਲ ਹੈ ਜਾਨਵਰਾਂ ਦਾ ਸਾਡਾ ਆਰਟੀਫੀਸ਼ੀਅਲ ਹੈ ਅਸੀਂ ਖਾਣ ਪੀਣ ਆਪਣੀ ਮਰਜ਼ੀ ਦਾ ਬਣਾਇਆ ਉਹ ਕੱਚਾ ਅੰਨ ਖਾਂਦੇ ਨੇ ਅਸੀਂ ਪਕਾ ਕੇ ਖਾਂਦੇ ਆ ਉਹ ਕੱਚਾ ਮਾਸ ਖਾਂਦੇ ਨੇ ਅਸੀਂ ਪਕਾ ਕੇ ਖਾਂਦੇ ਆ ਉਹ ਨੋਨ ਮਿਰਚ ਨਹੀਂ ਪਾਉਂਦੇ ਸੀ ਇਹ ਪਾਉਂਦੇ ਆ ਮਸਾਲੇ ਪਾਉਂਦੇ ਆ ਤੜਕੇ ਲਾਉਂਦੇ ਆ ਇਹ ਸਭ ਬਿਮਾਰੀਆਂ ਨੇ ਸੀ ਮਨ ਪਸੰਦੀ ਖਰਾਕ ਦਾ ਬਿਮਾਰੀ ਹੈ ਜਿੰਨਾ ਜ਼ਿਆਦਾ ਮਤਲਬ ਹੈ ਜਾਂਦਾ ਆਦਮੀ ਉੜ ਜਦਾ ਉਹਦੀਆਂ ਬਿਮਾਰੀਆਂ ਵਧੀਆਂ ਫਿਰ ਦਵਾਈਆਂ ਖਾਣੇ ਦਵਾਈਆਂ ਬਿਮਾਰੀਆਂ ਪੈਦਾ ਹੁੰਦੀਆਂ ਜਾਨਵਰਾਂ ਦੀਆਂ ਕਿਉਂ ਨਹੀਂ ਨੈਚੁਰਲ ਨੇ ਇਸ ਕਰਕੇ ਨੇਚਰ ਦਾ ਵਿਰੋਧ ਕਰਨਾ ਬਿਮਾਰੀਆਂ ਨੂੰ ਸੱਦਾ ਦੇਣਾ ਚਾਹੇ ਮਾਨਸਿਕ ਹੋਣ ਚਾਹੇ ਸਰੀਰ ਸਰੀਰਕ ਹੋਣ ਸਾਡਾ ਮਾਨਸਿਕ ਬਿਮਾਰੀਆਂ ਨਾਲ ਸੰਬੰਧ ਹੈ ਗੁਰਬਾਣੀ ਦਾ ਮਾਨਸਿਕ ਬਿਮਾਰੀਆਂ ਨਾਲ ਸੰਬੰਧ ਹੈ ਨਾ ਹਉਮੈ ਹੋਈ ਲੋਭ ਹੋਇਆ ਕ੍ਰੋਧ ਹੋਇਆ ਮੋਹ ਹੋਇਆ ਤ੍ਰਿਸ਼ਨਾ ਹੋਈ ਆਸ਼ਾ ਹੋਈ ਇਹ ਮਾਨਸਿਕ ਬਿਮਾਰੀਆਂ ਨੇ ਆਤਮਾ ਨਾਲ ਸੰਬੰਧਿਤ ਬਿਮਾਰੀਆਂ ਨੇ ਇਹ ਵੀ ਹੁਕਮ 'ਚ ਚੱਲਿਆ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹੁੰਦੀਆਂ ਨੇ ਦੁਨੀਆ ਵੀ ਹੋ ਸਕਦੀਆਂ ਨੇ ਜੇ ਇਹ ਹੁੰਦੀਆਂ ਨੇ ਦੁਨੀਆ ਵੀ ਹੋ ਸਕਦੀਆਂ ਨੇ ਬਸ ਇਹਨੂੰ ਸਮਝਣ ਦੀ ਲੋੜ ਹੈ ਜਿੰਨਾ ਚਿਰ ਆਦਮੀ ਜੰਗਲੀ ਰਹੇ ਬਿਮਾਰੀ ਘਟ ਸੀ ਜਦੋਂ ਸਿਵਲਾਈਜ਼ਡ ਹੋ ਗਿਆ ਉਹਨਾਂ ਹੀ ਉੜਦਾ ਚਲਾ ਗਿਆ ਜਿਹੜੀ ਆਪਣੀ ਬੁੱਧੀ ਨਾਲ ਜਦੋਂ ਤੋਂ ਆਦਮੀ ਚੱਲਣ ਲੱਗਿਆ ਉਹ ਦਿਨ ਦਾ ਹੀ ਉੜਦਾ ਚਲਾ ਗਿਆ ਇਹਨੇ ਮੰਨਿਆ ਨਹੀਂ ਮੇਰੀ ਮਤ ਥੋੜੀ ਰਾਮ ਆਪਣੀ ਵਾਰ ਥੋੜੀ ਨਹੀਂ ਬਣੀ ਜਦੋਂ ਮੰਨ ਲੈਂਦਾ ਉਦੋਂ ਸਿੱਧੇ ਰਾਹ ਆ ਜਾਂਦਾ ਜਿੰਨਾ ਜਰ ਆਪਣੀ ਮਾਤ ਨੂੰ ਜ਼ਿਆਦਾ ਮੰਨਦਾ ਉਹਨਾਂ ਜਰ ਉਲਟੇ ਰਾਹ ਤੁਰਿਆ ਰਹਿੰਦਾ ਗੁਰੂ ਦੀ ਗੱਲ ਨੂੰ ਆਪਣੀ ਮਤ ਨਹੀਂ ਮੰਨਣ ਦਿੰਦੇ ਗੁਰਬਾਣੀ ਨੂੰ ਆਪਣੀ ਮਤ ਨਹੀਂ ਮੰਨਣ ਲਓ ਜੀ ਗੁਰਬਾਣੀ ਮੰਨ ਕੇ ਪਟ ਹੋਣਾ ਤੂੰ ਗੱਡਿਆ ਰਹਿ ਜੀ ਇੱਥੇ ਦੇਖਾਂਗੇ ਨਾ ਚੱਲ ਗੱਡਿਆ ਕਿੰਨਾ ਇਹ ਗੱਡਿਆ ਰਹੇਗਾ ਦੇਖ ਲਾਂਗੇ ਜਿਹੜੇ ਪਿੱਛੇ ਰਾਜੇ ਸੀ ਕਿੰਨਾ ਚਿਰ ਰਹਿ ਗਏ ਅਰ ਉਹਦਾ ਨੌ ਨਿਸ਼ਾਨ ਵੀ ਨਹੀਂ ਕੋਈ ਉਹ ਪੱਟੇ ਗੱਡਿਆ ਹੋਇਆ ਇੱਥੇ ਕੌਣ ਤੁਰਿਆ ਜਾਂਦਾ ਪੱਟੇ ਆਇਆ ਇਹ ਗੱਡਿਆ ਤੋਂ ਤੁਰੇ ਨਹੀਂ ਸਕਦਾ ਜੇ ਗੱਡ ਤੋਂ ਤਾਂ ਵੀ ਔਖਾ ਜੇ ਗੋਡਿਆਂ ਨੇ ਗੱਡ ਤੋਂ ਵੀ ਤੁਰੇਗਾ ਇਹ ਪੱਟੇ ਆਇਆ ਜੰਗਾ ਗੱਡਿਆ ਨਹੀਂ ਗੱਡਾ ਤਾਂ ਮਰਦ ਮੁੱਦਾ ਨੂੰ ਗੱਡਦੇ ਨੇ ਜ਼ਮੀਨ 'ਚ ਤੈਨੂੰ ਕੱਢਣਾ ਸੀ ਦਰਖਤ ਨਾ ਬਣਾ ਦਿੰਦਾ ਦਸ ਨਹੀਂ ਕੱਢੇ ਇਹਨੂੰ ਐਨੀ ਨਹੀਂ ਪਤਾ ਗੱਡਿਆ ਪਟਿਆ ਕੀ ਹੁੰਦਾ ਤਾਂ ਹੀ ਚਲਤੀ ਕੋ ਗਾਡੀ ਕਹੇ ਕਹਿ ਰਿਹਾ ਨਾ ਇਹਦੀ ਭਾਸ਼ਾ ਪੁੱਠੀ ਆ ਕਬੀਰ ਵੀ ਕਹਿੰਦਾ ਕਹਿੰਦਾ ਚਲਤੀ ਕੋ ਗਾਡੀ ਕਹਿੰਦੇ ਕਬੀਰ ਹੋਇਆ ਕਮਲ ਸਰੁੱਤੀ ਮਹਾ ਕਮਣ ਜਿਤ ਹੋਆ ਆਕਾਰ ਜਦੋਂ ਸੰਸਾਰ ਪੈਦਾ ਹੋਇਆ ਆਕਾਰ ਸਾਜਿਆ ਮਹੀਨਾ ਕਿਹੜਾ ਸੀ ਰੁੱਤ ਕਿਹੜੀ ਸੀ ਕੋਈ ਨਹੀਂ ਦੱਸ ਸਕਦਾ ਕਿਸੇ ਨੂੰ ਨਹੀਂ ਪਤਾ ਜੇ ਪਤਾ ਹੀ ਨਹੀਂ ਫਿਰ ਰੌਲਾ ਕਾਹਦਾ ਸ਼ਾਸਤਰਾਂ ਨੇ ਕਾਹਦਾ ਰੌਲਾ ਪਾਇਆ ਗ੍ਰੰਥਾਂ ਨੇ ਕਾਹਦਾ ਰੌਲਾ ਪਾਇਆ ਕਿਉਂ ਲੋਕਾਂ ਨੂੰ ਪਰਮੇਸ਼ਰ ਇਹ ਗੱਲ ਤੇ ਲੈਣਾ ਕੀ ਹੈ ਰਜਾਵਾ ਕਿਉਂ ਨਵਾਂ ਪਾਇਆ ਹੈ ਤੁਸੀਂ ਕਿਉਂ ਦੁਨੀਆ ਸੁਣਦੀ ਹੈ ਨਾ ਗੱਲਾਂ ਨੂੰ ਲੋਭ ਹੈ ਨਾ ਉਹਨਾਂ ਨੂੰ ਪਤਾ ਵੀ ਆਦਮੀ ਦੇ ਅੰਦਰ ਜਿਹੜਾ ਲੋਭ ਹੈ ਇਹਦੀ ਕਮਜ਼ੋਰੀ ਹੈ ਹਰ ਆਦਮੀ ਕਮਜ਼ੋਰੀ ਤੋਂ ਫਾਇਦਾ ਉਠਾਉਂਦਾ ਜਾਨਵਰ ਸ਼ਿਕਾਰ ਕਰਦੇ ਨੇ ਜਿਹੜਾ ਕਮਜ਼ੋਰ ਹੁੰਦਾ ਉਹ ਉਹਦੀ ਮਗਰ ਪੈਂਦਾ ਸ਼ੇਰ ਜਿਹਨੂੰ ਮੈਂ ਫੜ ਲੂੰ ਜੇ ਤਕੜੇ ਦੀ ਮਗਰ ਪੈ ਕੇ ਫੜਾਈ ਨਾ ਦਿੱਤੀ ਤੂੰ ਤਾਂ ਉਹ ਤਾਂ ਭੁੱਖਾ ਮਰ ਜੂ ਕਮਜ਼ੋਰੀ ਦਾ ਫਾਇਦਾ ਉਠਾਉਂਦਾ ਇਹਦੇ ਲੋਭ ਦੀ ਕਮਜ਼ੋਰੀ ਦਾ ਫਾਇਦਾ ਉਠਾ ਰਹੇ ਨੇ ਸ਼ੈਤਾਨ ਇਹ ਜਿਹੜੇ ਮਨਮਤ ਵਾਲੇ ਨੇ ਲੋਭੀ ਹੈਗਾ ਜਿੰਨੇ ਮਰਜ਼ੀ ਨੋਟ ਲਿਆਓ ਤਕੜੇ ਲੈ ਲਿਓ ਪਰਸੋਂ ਨੂੰ ਦੇਤੇ ਨਾ ਬੜਾ ਕਮਜ਼ੋਰੀ ਦਾ ਪਤਾ ਸੀ ਲੋਭੀ ਹੈ ਆਦਮੀ ਦੀ ਬੇਸਿਕ ਕਮਜ਼ੋਰੀ ਹੈ ਲੋਭ ਜਿਹੜਾ ਸਿਆਣੇ ਸੀ ਸਮਝਦੇ ਸੀ ਉਹਦੇ ਜਿੰਨੀ ਅਕਲ ਰੱਖਦੇ ਸੀ ਉਹਦੇ ਨੂੰ ਵੱਧ ਉਹ ਤਾਂ ਬਚ ਗਏ ਉਹ ਜਿਹੜੇ ਲੋਭੀ ਸੀਗੇ ਥੋੜੀ ਅਕਲ ਵਾਲੇ ਸੀ ਜਿੰਨੀ ਅਕਲ ਜ਼ਿਆਦਾ ਹੁੰਦੀ ਉਹਨਾਂ ਲੋਭ ਘੱਟ ਹੁੰਦਾ ਨੂੰ ਵੀ ਧਿਆਨ ਰੱਖਣ ਦੀ ਗੱਲ ਜਿੰਨੇ ਸਿਆਣੇ ਬੰਦੇ ਨੇ ਉਹਨਾਂ ਹੀ ਉਹਨਾਂ ਨੂੰ ਲੋਭ ਤੇ ਕੰਟਰੋਲ ਹੁੰਦਾ ਲੋਭ ਚਾਹੇ ਹੋਵੇ ਕੰਟਰੋਲ ਹੁੰਦਾ ਲੋਭ ਤੇ ਨਿਯੰਤਰਣ ਚ ਹੁੰਦਾ ਲੋਭ ਸਾਰਿਆਂ ਨੂੰ ਹੁੰਦਾ ਪਰ ਕਿੰਨਾ ਆਊਟ ਆਫ ਕੰਟਰੋਲ ਹੈ ਕਿੰਨਾ ਕੰਟਰੋਲ ਚ ਹੈ ਡਰਾਈਵਰ ਆ ਗੱਡੀ ਕੰਟਰੋਲ ਚੱਕ ਨਹੀਂ ਹੈ ਸਵਾਲ ਤਾਂ ਇਹ ਸਰੀਰ ਸਰੀਰੇ ਕੰਟਰੋਲ ਜਿਹਨੇ ਆਂਦਾ ਜੇ ਨੂੰ ਨਸ਼ਾ ਛੋ ਜਾਏ ਜਿਹਨੂੰ ਹੋਵੇ ਦਾ ਨਸ਼ਾ ਹੈ ਉਹਦੀ ਅਕਲ ਕੰਟਰੋਲ ਚ ਨਹੀਂ ਰਹਿੰਦੀ ਅਕਲ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਕੱਢ ਕੇ ਦੇ ਦਿੰਦੀ ਹੈ ਗਹਿਣੇ ਕਿ ਟਿਕਣਾ ਕਰਦੇ ਉਹ ਲੈ ਕੇ ਉੱਡ ਜਾਂਦਾ ਆਪਣਾ ਲੋਭ ਆਊਟ ਆਫ ਕੰਟਰੋਲ ਕਰਦਾ ਹੈ ਹੋਮੇ ਆਊਟ ਆਫ ਕੰਟਰੋਲ ਕਰਦੀ ਹੈ ਕੱਲ ਨੂੰ ਇਹ ਜਿਹੜੇ ਔਗਣ ਨੇ ਅਕਲ ਨੂੰ ਕੰਟਰੋਲ ਆਊਟ ਆਫ ਕੰਟਰੋਲ ਹਲਾ ਦਿੰਦੇ ਨੇ ਆਦਮੀ ਨੂੰ ਹਲਾ ਕੇ ਰੱਖ ਦਿੰਦੇ ਹਾਂ ਵੇੜ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪ੍ਰਾਣ ਉਹ ਵੇਲਾ ਉਸ ਸਮਾਂ ਪੰਡਤਾਂ ਨੂੰ ਨਹੀਂ ਪਤਾ ਹੈਗਾ ਜੇ ਹੁੰਦਾ ਤਾਂ ਪੁਰਾਣਾ ਜਿ ਲਿਖ ਦਿੰਦੇ ਜਦੋਂ ਇਹ ਸੰਸਾਰ ਦੀ ਰਚਨਾ ਸ਼ੁਰੂ ਹੋਈ ਹੈ ਉਹ ਵੇੜੇ ਦਾ ਜੇ ਪੰਡਤਾਂ ਨੂੰ ਪਤਾ ਹੁੰਦਾ ਪੰਡਤਾਂ ਨੂੰ ਨਹੀਂ ਪਤਾ ਉਸ ਵੇਲੇ ਦਾ ਜੇ ਹੁੰਦਾ ਤਾਂ ਪੁਰਾਣਾ ਚ ਕਿਤੇ ਨਾ ਕਿਤੇ ਲਿਖਿਆ ਹੋਇਆ ਹੁੰਦਾ ਪੁਰਾਣਾ ਜੋ ਗੱਲ ਹੀ ਲਿਖੀ ਹੋਰ ਬਹੁਤ ਕੁਝ ਲਿਖਤਾ ਉਹ ਵੇੜਾ ਲਿਖ ਜੇ ਉਹ ਵੇਲੇ ਦਾ ਨਹੀਂ ਪਤਾ ਫਿਰ ਜਿਹੜਾ ਫਿਊਚਰ ਬਾਰੇ ਤੁਸੀਂ ਲਿਖਿਆ ਕਿਵੇਂ ਸੱਚ ਮੰਨ ਲਈ ਅਸੀਂ ਤੁਹਾਡੇ ਸੋ ਸਾਖੀ ਲਿਖੀ ਹੈ ਭਵਿੱਖਬਾਣੀ ਲਿਖਦੇ ਨੇ ਕਿਵੇਂ ਸੱਚ ਮੰਨ ਲਈ ਜ਼ਿੰਦਗੀ ਦਾ ਤੁਸੀਂ ਪੱਤਰੀ ਬਣਾ ਕੇ ਲਿਖਦੇ ਹੋ ਕਿ ਮੈਂ ਸੱਚ ਮੰਨ ਲਈਏ ਜੇ ਤੁਸੀਂ ਇਹ ਜਾਣ ਲਓ ਬੇੜਾ ਵੀ ਦੱਸ ਦੋ ਪਾਸ ਦਾ ਹੀ ਦੱਸ ਦੋ ਫਿਊਚਰ ਨਾ ਦੱਸੋ ਜੋ ਹੋ ਗਿਆ ਉਹੀ ਦੱਸ ਦੋ ਕੁਝ ਨਹੀਂ ਦੱਸ ਸਕਦੇ ਸਭ ਝੂਠ ਸਭ ਪਖੰਡ ਹੈ ਵੇਲ ਨਾ ਪਾਈਏ ਪੜਤੀ ਜੇ ਹੋਵੇ ਜੇ ਉਹਨਾਂ ਨੂੰ ਪਤਾ ਹੁੰਦਾ ਤਾਂ ਪੁਰਾਣਾ ਚ ਉਹਨਾਂ ਦੀ ਲਿਖਤ ਹੁੰਦੀ ਮੌਜੂਦ ਹੁੰਦੀ ਲਿਖਤ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕਰਾਂ ਉਹ ਵੇਲੇ ਨੂੰ ਵਕਤ ਕਹਿੰਦੇ ਨੇ ਸਮਾਂ ਉਹਨਾਂ ਨੂੰ ਨਹੀਂ ਪਤਾ ਕਾਦੀਆਂ ਨੂੰ ਮੁਸਲਮਾਨਾਂ ਨੂੰ ਨਹੀਂ ਪਤਾ ਕਾਦੀਆਂ ਨੂੰ ਨਹੀਂ ਇਸ ਗੱਲ ਦਾ ਪਤਾ ਉਹ ਕੁਰਾਨ 'ਚ ਲਿਖਿਆ ਹੁੰਦਾ ਉਹਨਾਂ ਦਾ ਉਹਨਾਂ ਦਾ ਵੀ ਉਹਨਾਂ ਦੀਆਂ ਲਿਖਤਾਂ ਨੇ ਉੱਥੇ ਹੁੰਦਾ ਲਿਖਿਆ ਹੈ ਕਿ ਇਹ ਵੇਲੇ ਦਾ ਨਹੀਂ ਕਿਸੇ ਨੂੰ ਪਤਾ ਹੋਰ ਇਹਨਾਂ ਨੂੰ ਪਤਾ ਕੱਲ ਹੈ ਫਿਰ ਸਧਾਰਨ ਆਦਮੀ ਵਰਗੇ ਹੀ ਨੇ ਇਹਨਾਂ ਨੂੰ ਕੋਈ ਬਹੁਤੀ ਮਾਨਤਾ ਨਾ ਦਿਓ ਤੁਸੀਂ ਸਿੱਤੀ ਵਾਰ ਨਾ ਜੋਗੀ ਜਾਣਾ ਬਾਕੀ ਰਹਿ ਗਏ ਜੋਗੀ ਇਹਨਾਂ ਨੇ ਸਿੱਤਾ ਨਾ ਕੋਈ ਆ ਜੋਗੀਆਂ ਨੇ ਸਿੱਤਾ ਬਣਾਈਆਂ ਹੋਈਆਂ ਨੇ ਇਹ ਜੋਗੀਆਂ ਦੀ ਅਕਾੜ ਸਿੱਤਾ ਚੰਦ ਦੀਆਂ ਸਿੱਤ ਵਾਰ ਵਾਰ ਵੀ ਇਹਨਾਂ ਨੇ ਬਣਾਏ ਨੇ ਜੋਗੀ ਜੋਗੀ ਨਹੀਂ ਜਾਣਦਾ ਕਿਹੜਾ ਵਾਰ ਸੀ ਜਿਹੜੀ ਸਿੱਤੀ ਰੁਤਮਾ ਨਾ ਕੋਈ ਨਾ ਕੋਈ ਰੁਤਮਾ ਜਾਣਦਾ ਜਾਣਦਾ ਕੌਣ ਹੈ ਜਾਂ ਕਰਤਾ ਸੇਠੀ ਕੋ ਸਾਜੇ ਆਪੇ ਜਾਣਦਾ ਜਿਹੜਾ ਕਰਤਾ ਸਾਜੇ ਉਹ ਜਾਣਦਾ ਫਿਰ ਉਹਦੇ ਨਾਲ ਸੰਪਰਕ ਕਰੋ ਤੁਸੀਂ ਜੇ ਪੁੱਛਣੇ ਨੇ ਜੇ ਤੁਸੀਂ ਇਹਦੀ ਗਿਆਨ ਲੈਣਾ ਉਹਦੇ ਨਾਲ ਜੁੜ ਜਾਓ ਇਸ ਕਰਕੇ ਭਗਤ ਉਹਦੇ ਨਾਲ ਜੁੜੇ ਨੇ ਜਿਹਨੂੰ ਪਤਾ ਸਾਰੀ ਗੱਲ ਕਿਵ ਕਰ ਰਾਖਾਂ ਕਿਵ ਸਾਲ ਆਹੀ ਕਿਉਂ ਵਰਨੀ ਕਿਉਂ ਜਾਣਾ ਮੈਂ ਕਰਤੇ ਨੂੰ ਕਿਵ ਕਰਤੇ ਬਾਰੇ ਕੁਝ ਨਹੀਂ ਕਹਿ ਸਕਦਾ ਕਿਵ ਕਰ ਰਾਖਾਂ ਜਿਹਨੇ ਸ੍ਰਿਸ਼ਟੀ ਸਾਜੀ ਹੈ ਉਹਦੇ ਬਾਰੇ ਮੈਂ ਕੁਝ ਨਹੀਂ ਜਾ ਕਹਿ ਸਕਦਾ ਕਿ ਸਲਾਹੀ ਕਿਹੜੇ ਲਫ਼ਜ਼ਾਂ ਨਾਲ ਦੀ ਸਿਫਤ ਸਲਾਹ ਕਰਾਂ ਕਿਉਂ ਵਰਣੀ ਕਿਵੇਂ ਜਾ ਕਿਵੇਂ ਉਹਦਾ ਵਰਣਨ ਕਰਾਂ ਮੇਰੇ ਕੋਲ ਨਹੀਂ ਬੁੱਧੀ ਹੋਣੀ ਹੈ ਕਿਵੇਂ ਜਾਣਾ ਕਿਵੇਂ ਜਾਣਾ ਉਹਦੀ ਸਾਰੀ ਕਰਤ ਪਹਿਲੀ ਨਹੀਂ ਆਉਂਦੀ ਉਹ ਜਿਹੜੇ ਜਾਣਦੇ ਨੇ ਜਿਨ੍ਹਾਂ ਨੇ ਲਿਖਿਆ ਉਹਨਾਂ ਦੇ ਖਿਲਾਫ ਲਿਖਤੀ ਗੱਲ ਮੈਂ ਤਾਂ ਜਾਣਦਾ ਨਹੀਂ ਕੁਝ ਵੀ ਇਹ ਜਿਹੜੇ ਜਾਣਦੇ ਨੇ ਇਹਨਾਂ ਦਾ ਆਧਾਰ ਹੋ ਕੁਝ ਪਤਾ ਨਹੀਂ ਕੀ ਹੈ ਇਹ ਆਧਾਰ ਝੂਠ ਹੈ ਕਰਤਾ ਜਿਹੜੀ ਗੱਲ ਨੂੰ ਜਾਣਦਾ ਉਹਨੂੰ ਆਦਮੀ ਕੋਈ ਨਹੀਂ ਜਾਣਦਾ ਮੈਂ ਵੀ ਨਹੀਂ ਜਾਣਦਾ ਮੈਂ ਕਿਵੇਂ ਅੱਖਾਂ ਕਦੋਂ ਸ੍ਰਿਸ਼ਟੀ ਪੈਦਾ ਹੋਈ ਸੀ ਮੈਂ ਕਿਵੇਂ ਅੱਖਾਂ ਕਿਵੇਂ ਮੈਂ ਸੀ ਝੂਠ ਬੋਲਣ ਦੀ ਮੈਨੂੰ ਕੀ ਲੋੜ ਪਈ ਹੈ ਕੀ ਬਣਾਇਆ ਇਹਦੇ ਝੂਠ ਬੋਲਣ ਦੇ ਲੱਭੂ ਕੀ ਝੂਠ ਬੋਲਣ ਤੇ ਕਿਸੇ ਨੂੰ ਕਦੇ ਕੁਝ ਨਹੀਂ ਲੱਭਿਆ ਨਾਨਕ ਆਖਣ ਸਭ ਕੋ ਆਖੈ ਇੱਕ ਤੂੰ ਇੱਕ ਸਿਆਣਾ ਨਾਨਕ ਦਾ ਆਖਣ ਨੂੰ ਤਾਂ ਸਾਰੇ ਕਹੀ ਜਾਂਦੇ ਨੇ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਜਿਹੜੇ ਹੋਰ ਝੂਠੇ ਨੇ ਬੰਦਾ ਸਿਆਣਾ ਇੱਕ ਤੋਂ ਇੱਕ ਸਿਆਣੇ ਬਣੇ ਬੈਠੇ ਉਹ ਕਹਿੰਦਾ ਸਾਡੀ ਮਤ ਠੀਕ ਹੈ ਉਹ ਕਹਿੰਦਾ ਸਾਡੀ ਠੀਕ ਹੈ ਉਹ ਕਹਿੰਦਾ ਸਾਡੀ ਠੀਕ ਹੈ ਸਾਡੀ ਠੀਕ ਹੈ ਮੈਂ ਨਹੀਂ ਕੁਝ ਇਹਦੇ ਬਾਰੇ ਕਹਿੰਦਾ ਜੇ ਮੈਨੂੰ ਪਤਾ ਹੀ ਨਹੀਂ ਮੈਂ ਕਿਉਂ ਕਹਾ ਸੱਚ ਬੋਲਦਾ ਉਹ ਜਿਹੜੇ ਕਹਿੰਦੇ ਨੇ ਉਹਨਾਂ ਦੀ ਗੱਲ ਮਿਲਦੀ ਨਹੀਂ ਫਿਰ ਸੱਚੀ ਇੱਕ ਦੋ ਤਸਹਿਣਾ ਨੇ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਵੱਡਾ ਸਾਹਿਬ ਹੈ ਸਾਰਿਆਂ ਨੂੰ ਵੱਡੀ ਨਾਈ ਉਹਦੀ ਸਿਰਫ ਵੀ ਵੱਡੀ ਹੈ ਕੀਤਾ ਜਾ ਕਾ ਹੋਵੇ ਜਿਹਦਾ ਕੀਤਾ ਸਭ ਕੁਝ ਹੋ ਰਿਹਾ ਉਹਦੀ ਵਡਿਆਈ ਵੀ ਵੱਡੀ ਹੈ ਉਹ ਆਪ ਵੀ ਵੱਡਾ ਵਾਕਈ ਵੱਡਾ ਕੀਤਾ ਜਾ ਕਾ ਹੋਵੇ ਉਹ ਕੌਣ ਹੈ ਕੋਈ ਬੰਦਾ ਨਹੀਂ ਹੈ ਉਹ ਹੁਕਮ ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋਣਾ ਨਾਨਕ ਕਹਿੰਦਾ ਜੋ ਆਪਣੇ ਆਪ ਨੂੰ ਮੰਨ ਲਵੇ ਸ਼ਿਵ ਜੀ ਕਹੇ ਮੈਂ ਕੀਤਾ ਮੈਂ ਉਹ ਕੀਤਾ ਵਿਸ਼ਨੂ ਕਹਿ ਦੇਵੇ ਇੱਥੇ ਕਹਿ ਸਕਦਾ ਇੱਥੇ ਕੋਈ ਕੁਝ ਵੀ ਕਹਿ ਸਕਦਾ ਲੋਕਾਂ ਨੂੰ ਲੋਕ ਹੋ ਸਕਦਾ ਮੰਨ ਵੀ ਲੈਣ ਬਹੁਤ ਸਾਰੇ ਮੰਨ ਲੈਣ ਕੁਝ ਵਿਰੋਧ ਵੀ ਕਰਨ ਪਰ ਅੱਗੇ ਜਾ ਜਾਂਦਾ ਉਹ ਅੱਗੇ ਨਹੀਂ ਅੱਗੇ ਸੋਹਣਾ ਨਹੀਂ ਹੈ ਅੱਗੇ ਉਹਨੂੰ ਪੁੱਛ ਲਿਓ ਫਿਰ ਅੱਗੇ ਉਹਦੀ ਕੋਈ ਇੱਜ਼ਤ ਨਹੀਂ ਚੰਗਾ ਨਹੀਂ ਸਮਝਿਆ ਜਾਂਦਾ ਅੱਗੇ ਅੱਗੇ ਨਹੀਂ ਉਹ ਚੰਗਾ ਸਮਝਿਆ ਜਾਂਦਾ ਅੱਗੇ ਉਹ ਪਾਗਲ ਸਮਝਿਆ ਜਾਂਦਾ ਪਾਗਲ ਰੋਡੀ